ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਜਾ ਅਨੁਸਾਰ ਅਤੇ ਬਖਸ਼ਿਸ਼ ਦੁਆਰਾ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਿਕਾਰਡਿੰਗ ਦਾ ਕੰਮ ਸਮਾਪਤ ਹੋਇਆ ਹੈ ਇਸ ਲਈ ਮੈਂ ਗਰੀਬ ਨਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਮੈਂ ਆਪ ਜੀ ਨੂੰ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਬੰਧ ਵਿੱਚ ਕੁਝ ਬੇਨਤੀਆਂ ਕਰਨਾ ਚਾਹੁੰਦਾ ਹਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂਆਂ ਅਤੇ ਭਗਤਾਂ ਆਦ ਦੀ ਬਾਣੀ ਇਕੱਤਰ ਕਰਕੇ ਅਤੇ ਆਪਣੇ ਮੁਖਾਰਬਿੰਦ ਤੋਂ ਬਾਣੀ ਉਚਾਰ ਕੇ ਇਸ ਵਿੱਚ ਦਰਜ ਕਰਵਾਈ ਅਤੇ ਇਸ ਗ੍ਰੰਥ ਦੇ ਰੂਪ ਵਿੱਚ ਇੱਕ ਵਡਮੁੱਲੀ ਦਾਤ ਦਿੱਤੀ ਜਿਸ ਨੂੰ ਪੰਚਮ ਪਾਤਸ਼ਾਹ ਨੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਤੋਂ ਸੰਮਤ 1660 ਵਿੱਚ ਲਿਖਵਾਣਾ ਆਰੰਭ ਕੀਤਾ ਅਤੇ ਪਾਦਰੋਂ ਸੁਦੀ 1 ਸੰਮਤ 1661 ਨੂੰ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਇਸ ਬੀੜ ਦੀ ਸਥਾਪਨਾ ਕੀਤੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਇਸ ਦਾ ਗ੍ਰੰਥੀ ਥਾਪਿਆ ਇਸ ਗ੍ਰੰਥ ਵਿੱਚ ਮਨੁੱਖ ਨੂੰ ਗੁਰੂ ਨੂੰ ਮਿਲਣਾ ਉਸ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਕਮਾਈ ਕਰਨੀ ਅਤੇ ਪਰਮੇਸ਼ਰ ਨਾਲ ਮਿਲਣ ਦਾ ਰਾਹ ਦੱਸਿਆ ਹੈ ਇਹ ਬਾਣੀ ਰੋਚਕ ਭੈਦਾਇਕ ਅਤੇ ਪਰਮਾਰਥ ਰਾਜ ਕੇ ਮਨੁੱਖ ਨੂੰ ਸੰਸਾਰ ਵਿੱਚ ਸ਼ਾਂਤੀ ਦਾ ਜੀਵਨ ਗੁਜ਼ਾਰਨਾ ਅਤੇ ਦੂਜਿਆਂ ਨੂੰ ਸ਼ਾਂਤੀ ਦਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ ਹੈ ਇਸ ਤੋਂ ਬਾਅਦ ਇਸ ਸੰਸਾਰ ਤੋਂ ਜਾਣ ਮਗਰੋਂ ਆਵਾਗਾਉਣ ਤੋਂ ਛੁਟਕਾਰਾ ਪਾ ਕੇ ਉਸ ਅਕਾਲ ਪੁਰਖ ਨਾਲ ਅਭੇਦ ਹੋਣ ਦਾ ਸੁਖਾਲਾ ਰਾਹ ਦੱਸਿਆ ਹੈ ਇਸ ਉਪਰੋਕਤ ਬੀੜ ਨੂੰ ਕਰਤਾਰਪੁਰ ਵਾਲੀ ਬੀੜ ਜਾਂ ਭਾਈ ਗੁਰਦਾਸ ਵਾਲੀ ਬੀੜ ਦਾ ਨਾਮ ਦਿੱਤਾ ਜਾਂਦਾ ਹੈ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵਿੱਚ ਬਾਣੀ ਦੇ ਵੱਧ ਘਟ ਹੋਣ ਕਾਰਨ ਬੀੜਾਂ ਦੇ ਹੋਰ ਵੀ ਸਰੂਪ ਦੇਖਣ ਵਿੱਚ ਆਉਂਦੇ ਹਨ ਜਿਨ੍ਹਾਂ ਵਿੱਚੋਂ ਭਾਈ ਬੰਨੋ ਵਾਲੀ ਬੀੜ ਜਾਂ ਦਮਦਮੀ ਵਾਲੀ ਬੀੜ ਦਾ ਜ਼ਿਕਰ ਆਉਂਦਾ ਹੈ ਜਿਸ ਬਾਰੇ ਕਈ ਵਿਦਵਾਨਾਂ ਦਾ ਮਤ ਹੈ ਕਿ ਸੰਮਤ 1762-63 ਵਿੱਚ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੇ ਸਾਬੋ ਕੀ ਤਲਵੰਡੀ ਦੇ ਸਥਾਨ ਤੇ ਆਤਮਿਕ ਸ਼ਕਤੀ ਨਾਲ ਕੰਠੋਂ ਬਾਣੀ ਉਚਾਰ ਕੇ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਜਿਸ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਜਿਸ ਨੂੰ ਅੱਜ ਕੱਲ ਦਮਦਮੀ ਬੀੜ ਦਾ ਨਾਂ ਦਿੱਤਾ ਜਾਂਦਾ ਹੈ ਪਰ ਕਈ ਵਿਦਵਾਨ ਇਸ ਮਤ ਨਾਲ ਸਹਿਮਤ ਨਹੀਂ ਉਹਨਾਂ ਦਾ ਵਿਚਾਰ ਹੈ ਕਿ ਨੌਵੇਂ ਪਾਤਸ਼ਾਹ ਦੀ ਬਾਣੀ ਤਾਂ ਕਲਗੀਧਰ ਪਾਤਸ਼ਾਹ ਨੇ ਗੁਰਗੱਦੀ ਤੇ ਬਿਰਾਜਮਾਨ ਹੁੰਦਿਆਂ ਸਾਰ ਹੀ ਦਰਜ ਕਰਵਾ ਦਿੱਤੀ ਸੀ ਹੁਣ ਮੈਂ 1430 ਪੰਨੇ ਵਾਲੀ ਬੀੜ ਇੱਕੋ ਓੰਕਾਰ ਤੋਂ 18 10 20 ਤੱਕ ਜੋ ਅੱਜ ਕੱਲ ਪ੍ਰਚਲਿਤ ਹੈ ਉਸ ਬਾਰੇ ਕੁਝ ਬੇਨਤੀਆਂ ਕਰਨੀਆਂ ਹਨ ਇਸ ਵਿੱਚ ਦਰਜ ਬਾਣੀ ਕਵਿਤਾ ਰੂਪ ਵਿੱਚ ਜੋ ਕਿ ਰਾਗਾਂ ਵਿੱਚ ਹੈ ਜਿਸ ਦੇ ਪਦ ਸ਼ਬਦ ਸ਼ਲੋਕ ਛੰਤ ਅਤੇ ਪੌੜੀ ਦਾ ਵੇਰਵਾ ਇਸ ਪ੍ਰਕਾਰ ਹੈ ਇਸ ਵਿੱਚ ਕੁੱਲ 31 ਰਾਗ ਦਰਜ ਹਨ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ ਸ੍ਰੀ ਰਾਗ ਰਾਗ ਮਾਜ ਰਾਗ ਗੌੜੀ ਰਾਗ ਆਸਾ ਰਾਗ ਗੂਜਰੀ ਰਾਗ ਦੇਵਗੰਧਾਰੀ ਰਾਗ ਬਿਹਾਗੜਾ ਰਾਗ ਵਡਹੰਸ ਰਾਗ ਸੋਰਠ ਰਾਗ ਤਨਾਸਰੀ ਰਾਗ ਜੈਤਸਰੀ ਰਾਗ ਟੋਡੀ ਰਾਗ ਬੈਰਾੜੀ ਰਾਗ ਤਿਲੰਗ ਰਾਗ ਸੂਹੀ ਰਾਗ ਬਿਲਾਵਲ ਰਾਗ ਗੌਂਡ ਰਾਗ ਰਾਮਕਲੀ ਰਾਗ ਨਟ ਨਾਰਾਇਣ ਰਾਗ ਮਾਲੀ ਗੌੜਾ ਰਾਗ ਮਾਰੂ ਰਾਗ ਤੁਖਾਰੀ ਰਾਗ ਕੇਦਾਰਾ ਰਾਗ ਭੈਰੋ ਰਾਗ ਬਸੰਤ ਰਾਗ ਸਾਰੰਗ ਰਾਗ ਮਲਾਰ ਰਾਗ ਕਾਨੜਾ ਰਾਗ ਕਲਿਆਣ ਰਾਗ ਪ੍ਰਭਾਤੀ ਅਤੇ ਰਾਗ ਜੈਜਾਵੰਤੀ ਇਹਨਾਂ ਦੀ ਕੁੱਲ ਗਿਣਤੀ 31 ਹੈ ਇਹਨਾਂ 31 ਰਾਗਾਂ ਤੋਂ ਬਿਨਾ ਕੁਝ ਹੋਰ ਵੀ ਬਾਣੀਆਂ ਹਨ ਜਿਨ੍ਹਾਂ ਨੂੰ ਰਾਗਾਂ ਦਾ ਨਾਮ ਨਹੀਂ ਦਿੱਤਾ ਜਾਂਦਾ ਪਰ ਉਚਾਰੀ ਰਾਗਾਂ ਵਿੱਚ ਹੀ ਹੈ ਅਤੇ ਗਾਈ ਵੀ ਰਾਗਾਂ ਵਿੱਚ ਹੀ ਜਾਂਦੀ ਹੈ ਜਿਵੇਂ ਆਰੰਭ ਵਿੱਚ ਜਪ ਸਾਹਿਬ ਫਿਰ ਰਹਿ ਰਾਸ ਵਿੱਚੋਂ ਕੁਝ ਬਾਣੀ ਸੋਦਰ ਤੋਂ ਸਰਣ ਪਰੇ ਕੀ ਰਾਖੋ ਸਰਮਾ ਤੱਕ ਆਰਤੀ ਸੋਹਿਲਾ ਇਸ ਤੋਂ ਪਿੱਛੋਂ ਸ੍ਰੀ ਰਾਗ ਤੋਂ ਰਾਗ ਜੈਜਾਵੰਤੀ ਤੱਕ ਉਪਰੋਕਤ 31 ਰਾਗ ਹਨ ਰਾਗ ਜੈਜਾਵੰਤੀ ਤੋਂ ਬਾਅਦ ਹੋਰ ਬਾਣੀਆਂ ਦਾ ਵੇਰਵਾ ਇਸ ਤਰ੍ਹਾਂ ਹੈ ਸੰਸਕ੍ਰਿਤੀ ਗਾਥਾ ਹੁਨਹੇ ਬੋਲੇ ਸ਼ਲੋਕ ਭਗਤ ਕਬੀਰ ਜੀ ਦੇ ਸ਼ਲੋਕ ਭਗਤ ਫਰੀਦ ਜੀ ਦੇ ਪੱਟਾਂ ਦੇ ਸਵਈਏ ਸ਼ਲੋਕ 12 ਤੇ ਵਧੇਕ ਨੌਵੇਂ ਮਹੱਲੇ ਦੇ ਸ਼ਲੋਕ ਮੁੰਦਾਵਣੀ ਅਤੇ ਰਾਗਮਾਲਾ ਹੁਣ ਮੈਂ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੇਰਵਾ ਉਸ ਤੇ ਕਰਤਾ ਅਨੁਸਾਰ ਬੇਨਤੀ ਕਰਦਾ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 947 ਸ਼ਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਉਚਾਰੇ ਗਏ 63 ਸ੍ਰੀ ਗੁਰੂ ਅਮਰਦਾਸ ਜੀ ਦੇ 869 ਸ੍ਰੀ ਗੁਰੂ ਰਾਮਦਾਸ ਜੀ ਦੇ 636 ਸ੍ਰੀ ਗੁਰੂ ਅਰਜਨ ਦੇਵ ਜੀ ਦੇ 2312 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 115 ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇੱਕ ਸ਼ਲੋਕ ਬਲ ਹੋਆ ਬੰਧਨ ਛੁਟੇ ਉਚਾਰਿਆ ਕਿਹਾ ਜਾਂਦਾ ਹੈ ਪਰ ਇਸ ਦੇ ਨਾਲ ਪ੍ਰਚਲਿਤ ਬੀੜਾਂ ਤੇ ਪਾਸ਼ਾਹੀ ਦਸਵੀਂ ਜਾਂ ਸ਼ਲੋਕ ਮਹੱਲਾ ਦਸਵਾਂ ਲਿਖਿਆ ਨਹੀਂ ਮਿਲਦਾ ਸੱਤਾ ਬਲਵੰਡ ਦੇ 8 ਪਦ ਵਾਰ ਰਾਮਕਲੀ ਤੀਸਰੀ ਸੁੰਦਰ ਜੀ ਦੇ ਪਦ 6 ਰਾਮਕਲੀ 7 ਸਦਨਾ ਜੀ ਦਾ ਇੱਕ ਸ਼ਬਦ ਸੂਰਦਾਸ ਜੀ ਦੇ 2 ਭਗਤ ਸੈਣ ਜੀ ਦਾ 1 ਭਗਤ ਕਬੀਰ ਜੀ ਦੇ 534 ਭਗਤ ਜੈਦੇਵ ਜੀ ਦੇ 2 ਭਗਤ ਤਰਲੋਚਨ ਜੀ ਦੇ 5 ਭਗਤ ਧੰਨਾ ਜੀ ਦੇ 4 ਭਗਤ ਨਾਮਦੇਵ ਜੀ ਦੇ 62 ਭਗਤ ਪਰਮਾਨੰਦ ਜੀ ਦਾ 1 ਭਗਤ ਪੀਪਾ ਜੀ ਦਾ 1 ਭਗਤ ਫਰੀਦ ਜੀ ਦੇ 123 ਪਰ ਬਾਣੀ ਸ਼ਲੋਕ ਸੇਖ ਫਰੀਦ ਜੀ ਨੂੰ 1 ਗਿਣਿਆ ਹੈ ਭਗਤ ਬੇਣੀ ਜੀ 3 ਪੱਟਾਂ ਦੇ ਸਵਈਏ 123 ਜਿਨ੍ਹਾਂ ਵਿੱਚ 16 ਪੱਟ ਹਨ ਜੋ ਕਿ ਇੱਕ ਇੱਕ ਵੇਦ ਦੇ ਚਾਰ ਚਾਰ ਰੂਪ ਦੱਸੇ ਹਨ 17ਵੇਂ ਬ੍ਰਹਮਾ ਜੀ ਜਿਨ੍ਹਾਂ ਨੂੰ ਗੁਰਬਾਣੀ ਵਿੱਚ ਭਿਖੇ ਦਾ ਨਾਮ ਦਿੱਤਾ ਹੈ ਭਗਤ ਭੀਖਣ ਜੀ ਦੇ ਦੋ ਮਰਦਾਨਾ ਜੀ ਦੇ ਵਾਰ ਵਿਹਾਗੜਾ ਵਿੱਚ ਦੋ ਸ਼ਲੋਕ ਭਗਤ ਰਵਿਦਾਸ ਜੀ ਦੇ 40 ਅਤੇ ਭਗਤ ਰਾਮਾਨੰਦ ਜੀ ਦਾ 1 ਇੱਥੇ ਮੈਂ ਬੇਨਤੀ ਕਰਾਂ ਕੁਝ ਵਿਦਵਾਨਾਂ ਦੇ ਇਸ ਬਾਰੇ ਇਹ ਵੀ ਵਿਚਾਰ ਹਨ ਕਿ ਭਾਈ ਮਰਦਾਨਾ ਜੀ ਆਪਣੀ ਰਚਨਾ ਵਿੱਚ ਲਫ਼ਜ਼ ਨਾਨਕ ਨਹੀਂ ਸੀ ਵਰਤ ਸਕਦੇ ਅਤੇ ਇਹ ਜੋ ਸ਼ਲੋਕ ਮਰਦਾਨਾ ਇੱਕ ਲਿਖਿਆ ਹੈ ਇਹ ਸ਼ਲੋਕ ਮਹੱਲਾ ਪਹਿਲਾ ਹੈ ਜਿਸ ਦਾ ਭਾਵ ਹੈ ਕਿ ਇਹ ਸ਼ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਉਚਾਰੇ ਹਨ ਮੈਂ ਬੇਨਤੀ ਕਰਾਂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਸਮੇਂ ਦੂਸਰੀ ਪਾਤਸ਼ਾਹੀ ਤੋਂ ਪੰਜਵੀਂ ਪਾਤਸ਼ਾਹੀ ਤੱਕ ਅਤੇ ਨੌਵੀਂ ਪਾਤਸ਼ਾਹੀ ਦੁਆਰਾ ਉਚਾਰੀ ਬਾਣੀ ਵਿੱਚ ਹੀ ਨਾਨਕ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਇਸ ਤੋਂ ਇਲਾਵਾ ਕਿਸੇ ਵੀ ਭਗਤ ਪੱਟ ਜਾਂ ਕਿਸੇ ਕਵੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਬਾਣੀ ਵੱਲੋਂ ਨਾਨਕ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਇਸ ਸਬੰਧ ਵਿੱਚ ਮੇਰੀ ਇਸ ਬੇਨਤੀ ਵੱਲ ਧਿਆਨ ਦੇਣ ਦੀ ਕਿਰਪਾ ਕਰੋ ਰਾਗ ਦੇਵ ਗੰਧਾਰੀ ਵਿੱਚ ਕੋਈ ਥਾਵਾਂ ਤੇ ਦੇਵ ਗੰਧਾਰੀ ਨਾਲ ਪੰਜ ਦਾ ਅੰਕ ਪਾਇਆ ਮਿਲਦਾ ਹੈ ਇੱਥੇ ਵੀ ਦੇਵਗੰਧਾਰੀ ਪੰਜ ਤੋਂ ਭਾਵ ਹੈ ਦੇਵਗੰਧਾਰੀ ਮਹੱਲਾ ਪੰਜਵਾਂ ਪਰ ਪਾਠ ਕਰਨ ਸਮੇਂ ਦੇਵਗੰਧਾਰੀ ਪੰਜਵਾਂ ਪੜਾਂਗੇ ਨਾ ਕਿ ਦੇਵਗੰਧਾਰੀ ਮਹੱਲਾ ਪੰਜਵਾਂ ਦੇਵਗੰਧਾਰੀ ਪੰਜਵਾਂ ਪੜਨਾ ਹੀ ਉਚਿਤ ਹੋਵੇਗਾ ਇਸੇ ਤਰ੍ਹਾਂ ਰਾਗ ਗੌੜੀ ਦੀ ਪਹਿਲੀ ਵਾਰ ਵਿੱਚ ਸ੍ਰੀ ਆਦਗੁਰੂ ਗ੍ਰੰਥ ਸਾਹਿਬ ਦੇ 315 ਤੇ 28ਵੀਂ ਅਤੇ 29ਵੀਂ ਪੌੜੀ ਵੱਲ ਧਿਆਨ ਦਿਓ ਇਹਨਾਂ ਦੋਹਾਂ ਪੌੜੀਆਂ ਨਾਲ ਪੰਜ ਦਾ ਅੰਕ ਦਿੱਤਾ ਹੈ ਜਿਸ ਨੂੰ ਪਾਠ ਕਰਨ ਸਮੇਂ ਪੌੜੀ ਪੰਜਵਾਂ ਪੜਨਾ ਹੈ ਪੌੜੀ ਪੰਜ ਜਾਂ ਪੌੜੀ ਪੰਜਵੀਂ ਨਹੀਂ ਪੜਨਾ ਹੈ ਜਿਸ ਦਾ ਭਾਵ ਹੈ ਇਹ ਦੋਵੇਂ ਪੌੜੀਆਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਹੀ ਉਚਾਰੀਆਂ ਹੋਈਆਂ ਹਨ ਪਰ ਪੌੜੀ ਮਹੱਲਾ ਪੰਜਵਾਂ ਪੜਨਾ ਉਚਿਤ ਨਹੀਂ ਹੈ ਇਹ ਸਭ ਕੁਝ ਕਹਿਣ ਤੋਂ ਮੇਰਾ ਭਾਵ ਹੈ ਪਾਠ ਕਰਨ ਸਮੇਂ ਮਹੱਲਾ ਸ਼ਬਦ ਨਹੀਂ ਬੋਲੇਗਾ ਇਸੇ ਤਰ੍ਹਾਂ ਮਰਦਾਨੇ ਨਾਲ ਲਿਖਿਆ ਇੱਕ ਦਾ ਅੰਕ ਪਹਿਲੀ ਪਾਤਸ਼ਾਹੀ ਦਾ ਸੂਚਕ ਹੈ ਜੋ ਕਿ ਭਾਈ ਮਰਦਾਨੇ ਨੂੰ ਸੰਬੋਧਨ ਹੈ ਨਾ ਕਿ ਭਾਈ ਮਰਦਾਨੇ ਵੱਲੋਂ ਉਚਾਰਿਆ ਸ਼ਬਦ ਹੈ ਸੰਤ ਨਿਹਾਲ ਸਿੰਘ ਜੀ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਇਸ ਪ੍ਰਕਾਰ ਲਿਖਦੇ ਹਨ ਆਨੰਦ ਕੋ ਘਰ ਹੈ ਕਿ ਅੰਮ੍ਰਿਤ ਕੋ ਸਰ ਹੈ ਕਿ ਦੇਵਨ ਕੋ ਤਰ ਹੈ ਕਿ ਗਿਆਨ ਕੋ ਸਮਾਜ ਹੈ ਕਾਲ ਹੂੰ ਕੋ ਕਾਲ ਹੈ ਕਿ ਰੀਤ ਹੀ ਕੀ ਪਾਲ ਹੈ ਕਿ ਭਾਰਤੀ ਕੋ ਮਾਲ ਹੈ ਕਿ ਭਵ ਕੋ ਜਹਾਜ ਹੈ ਵੇਦ ਕੋ ਸਿਧਾਂਤ ਹੈ ਕਿ ਧਾਰਿਓ ਰੂਪ ਸਾਂਤ ਹੈ ਕਿ ਮੋਖੂ ਕੋ ਕ੍ਰਾਂਤ ਹੈ ਕਿ ਬ੍ਰਹਮ ਹੀ ਵਿਰਾਜ ਹੈ ਰਾਗਨ ਕੋ ਰਾਗ ਹੈ ਕਿ ਤਰਾ ਕੋ ਸੁਹਾਗ ਹੈ ਕਿ ਗ੍ਰੰਥ ਮਹਾਰਾਜ ਹੈ ਕਿ ਜੀਵਨ ਕੋ ਭਾਗ ਹੈ ਹੁਣ ਮੈਂ ਨਾਮਤਾਰੀ ਮਰਿਆਦਾ ਅਨੁਸਾਰ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਪਾਠ ਭੇਦਾਂ ਬਾਰੇ ਬੇਨਤੀ ਕਰਾਂ ਸ੍ਰੀ ਆਦ ਗ੍ਰੰਥ ਸਾਹਿਬ ਪੰਨਾ 335 ਤੇ ਰਾਗ ਗੌੜੀ ਵਿੱਚ ਸ੍ਰੀ ਕਬੀਰ ਜੀ ਦੁਆਰਾ ਉਚਾਰੇ ਇਸ ਸ਼ਬਦ ਬਾਰੇ ਜਿਸ ਦੀ ਆਰੰਭ ਦੀ ਤੋਕ ਹੈ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲ ਤਰਚੋ ਜਗਦੀਸ਼ ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ ਅੰਕਸ ਸਹਿਓ ਸੀਸ ਇਸ ਤੋਂ ਬਾਅਦ ਰਹਾਉ ਦੀ ਤੋਕ ਹੈ ਵਿਖੈ ਬਾਚ ਹਰਿ ਰਾਚ ਸਮਝ ਮਨ ਬੌਰਾ ਰੇ ਨਿਰਪੈ ਹੋਏ ਨਾ ਹਰ ਪਜੇ ਮਨ ਬੌਰਾ ਰੇ ਗਹਿਓ ਨਾ ਰਾਮ ਜਹਾਜ਼ ਰਹਾਉ ਇਹਨਾਂ ਰਹਾਉ ਦੀਆਂ ਦੋਹਾਂ ਤੁਕਾਂ ਨੂੰ ਆਪ ਜੀ ਨੇ ਸੁਨਿਆ ਹੈ ਜਿਨ੍ਹਾਂ ਵਿੱਚੋਂ ਪਹਿਲੀ ਤੁਕ ਦੂਸਰੀ ਨਾਲੋਂ ਅੱਧੀ ਹੈ ਅਤੇ ਤੁਕਾਂਤ ਵੀ ਨਹੀਂ ਮਿਲਦਾ ਇਸ ਲਈ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪਹਿਲੀ ਤੁਕ ਨੂੰ ਇਸ ਤਰ੍ਹਾਂ ਪੂਰਾ ਕੀਤਾ ਅਤੇ ਤੁਕਾਂਤ ਵੀ ਮਿਲਿਆ ਜਿਵੇਂ ਵਿਖੇ ਬਾਚ ਹਰੀ ਰਾਜ ਸਮਝ ਮਨ ਬੌਰਾ ਰੇ ਦੁਰਲਭ ਦੇਹ ਕੇ ਕਾਜ ਨਿਰਪੈ ਹੋਏ ਨਾ ਹਰ ਪਜੇ ਮਨ ਬੌਰਾ ਰੇ ਗਹਿਓ ਨਾ ਰਾਮ ਜਹਾਜ਼ ਇਸ ਤਾਂ ਸ਼ਬਦ ਕਾਜ ਅਤੇ ਜਹਾਜ਼ ਦਾ ਤੁਕਾਂਤ ਮੇਲ ਕੇ ਪੜਨ ਦਾ ਹੁਕਮ ਦਿੱਤਾ ਸਧਾਰਨ ਪਾਠ ਅਤੇ ਅਖੰਡ ਪਾਠ ਕਰਨ ਸਮੇਂ ਹਰ ਨਾਮਧਾਰੀ ਨੂੰ ਇਸ ਤਰ੍ਹਾਂ ਪੜਨ ਦਾ ਹੁਕਮ ਹੈ ਸ੍ਰੀ ਸਤਿਗੁਰੂ ਜੀ ਦੇ ਇਸ ਤਰ੍ਹਾਂ ਪੜਨ ਦਾ ਹੁਕਮ ਦੇਣ ਦਾ ਕਾਰਨ ਹੈ ਜੇ ਇਸ ਸ਼ਬਦ ਤੋਂ ਪਹਿਲਾਂ ਦਾ ਇੱਕ ਸ਼ਬਦ ਅਤੇ ਇਸ ਤੋਂ ਬਾਅਦ ਵਿੱਚ ਆਇਆ ਸ਼ਬਦ ਪੜ੍ਹੀਏ ਤਾਂ ਪਤਾ ਲੱਗਦਾ ਹੈ ਇਹਨਾਂ ਸ਼ਬਦਾਂ ਦੀਆਂ ਰਹਾਉ ਦੀਆਂ ਦੋਵੇਂ ਤੁਕਾਂ ਦੇ ਪਦ ਕਵਤਾ ਅਨੁਸਾਰ ਬਰਾਬਰ ਹਨ ਅਤੇ ਤੁਕਾਂਤ ਵੀ ਮਿਲਦਾ ਹੈ ਜਿਵੇਂ ਪੰਨਾ 335 ਦੇ ਉਪਰੋਕਤ ਸ਼ਬਦ ਤੋਂ ਪਹਿਲੋਂ ਆਏ ਸ਼ਬਦ ਦੇ ਰਹਾਉ ਦੀਆਂ ਤੁਕਾਂ ਹਨ ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉ ਮਰੋ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਉ ਇਹਨਾਂ ਤੁਕਾਂ ਵਿੱਚ ਰਹਾਉ ਦੀਆਂ ਦੋਵੇਂ ਤੁਕਾਂ ਬਰਾਬਰ ਹਨ ਅਤੇ ਦੋਹਾਂ ਤੁਕਾਂ ਦਾ ਤੁਕਾਂਤ ਵੀ ਮਿਲਦਾ ਹੈ ਵਿਸਾਰਿਓ ਅਤੇ ਹਾਰਿਓ ਅਨੁਸਾਰ ਇਸੇ ਤਰ੍ਹਾਂ ਉਪਰੋਕ ਸ਼ਬਦ ਤੋਂ ਬਾਅਦ ਆਏ 336 ਅੰਗ ਤੇ ਸ਼ਬਦ ਦੀਆਂ ਰਹਾਉ ਦੀਆਂ ਤੁਖਾਂ ਇਹ ਹਨ ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ ਇਹ ਸਾਰ ਤਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਐ ਰਹਾਉ ਇਹ ਸ਼ਬਦ ਵਿੱਚ ਵੀ ਰਹਾਉ ਦੀਆਂ ਦੋਵੇਂ ਤੁਕਾਂ ਦਾ ਵਜਨ ਬਰਾਬਰ ਹੈ ਅਤੇ ਤੁਕਾਂਤ ਵੀ ਦੋਹਾਂ ਤੁਕਾਂ ਦਾ ਕਹੀਐ ਅਤੇ ਲਈਐ ਅਨੁਸਾਰ ਮਿਲਦਾ ਹੈ ਇਸ ਲਈ ਇਹਨਾਂ ਦੋਹਾਂ ਸ਼ਬਦਾਂ ਦੇ ਵਿਚਕਾਰ ਆਇਆ ਸ਼ਬਦ ਵੀ ਇਹਨਾਂ ਦੋਹਾਂ ਸ਼ਬਦਾਂ ਅਨੁਸਾਰ ਹੀ ਠੀਕ ਹੈ ਇਹ ਤਿੰਨੇ ਸ਼ਬਦ ਭਗਤ ਸ੍ਰੀ ਕਬੀਰ ਜੀ ਦੇ ਹੀ ਉਚਾਰੇ ਹੋਏ ਹਨ ਇਸ ਤੋਂ ਬਾਅਦ ਸ੍ਰੀ ਆਦ ਗ੍ਰੰਥ ਸਾਹਿਬ ਦੇ ਪੰਨਾ 470 ਤੇ ਆਸਾ ਦੀ ਵਾਰ ਦੇ 13ਵੇਂ ਸ਼ਲੋਕ ਦੀ ਇਸ ਤੁਕ ਬਾਰੇ ਗੱਲ ਕਰਾਂ ਤੁਕ ਹੈ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਨਾਮਤਾਰੀ ਮਰਿਆਦਾ ਅਨੁਸਾਰ ਇਸ ਤੁਕ ਨੂੰ ਇਸ ਤਰ੍ਹਾਂ ਪੜਨ ਦਾ ਹੁਕਮ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਦਿੱਤਾ ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਇਸ ਦਾ ਕਾਰਨ ਸੰਮਤ 1761 ਵਿੱਚ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਾੜੀ ਰਾਜਾਂ ਅਤੇ ਮੁਗਲ ਹਕੂਮਤ ਦੀ ਵਿਰੋਧਤਾ ਕਾਰਨ ਅਨੰਦਪੁਰ ਦਾ ਕਿਲਾ ਛੱਡਣਾ ਪਿਆ ਮੁਗਲ ਫੌਜ ਨੇ ਗੁਰੂ ਜੀ ਦਾ ਪਿੱਛਾ ਕੀਤਾ ਜਦ ਕਲਗੀਧਰ ਪਾਤਸ਼ਾਹ ਮਾਛੀਵਾੜੇ ਪੁੱਜੇ ਤਾਂ ਸਮੇਂ ਦੀ ਨਜਾਕਤ ਨੂੰ ਵੇਖਦੇ ਹੋਏ ਗੁਰੂ ਜੀ ਨੂੰ ਨੀਲੇ ਵਸਤਰ ਧਾਰਨ ਕਰਨੇ ਪਏ ਇਥੋਂ ਚੱਲ ਕੇ ਜਦ ਸ੍ਰੀ ਗੁਰੂ ਜੀ ਰਿਆਸਤ ਫਰੀਦਕੋਟ ਦੇ ਪਿੰਡ ਢਿਲਵਾ ਕਲਾਂ ਸੋਢੀ ਕੌਲ ਪਾਸ ਪਹੁੰਚੇ ਤਾਂ ਸੋਢੀ ਕੌਲ ਜੀ ਨੇ ਨੀਲੇ ਵਸਤਰ ਧਾਰਨ ਕੀਤੇ ਵੇਖ ਕੇ ਕਲਗੀਧਰ ਪਾਤਸ਼ਾਹ ਨੂੰ ਇਹ ਤੁਰਕੀ ਬਾਣਾ ਉਤਾਰ ਕੇ ਚਿੱਟੇ ਵਸਤਰ ਧਾਰਨ ਕਰਨ ਲਈ ਬੇਨਤੀ ਕੀਤੀ ਅਤੇ ਚਿੱਟੀ ਪੁਚਾਕ ਭੇਦ ਕੀਤੀ ਤਾਂ ਸ੍ਰੀ ਸਤਿਗੁਰੂ ਜੀ ਨੇ ਕੌਲ ਜੀ ਦੀ ਬੇਨਤੀ ਮੰਨਦਿਆਂ ਨੀਲਾ ਬਾਣਾ ਉਤਾਰ ਕੇ ਚਿੱਟੇ ਵਸਤਰ ਧਾਰਨ ਕੀਤੇ ਅਤੇ ਨੀਲੀ ਚਾਦਰ ਉਤਾਰ ਕੇ ਅੱਗ ਵਿੱਚ ਸਾੜਨ ਸਮੇਂ ਸਤਿਗੁਰੂ ਜੀ ਨੇ ਬਚਨ ਕੀਤਾ ਨੀਲ ਵਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਇਸ ਪ੍ਰਸੰਗ ਦੀ ਪੁਸ਼ਟੀ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਪੰਨਾ 565 ਤੇ ਐਡੀਸ਼ਨ 1990-91 ਵਿੱਚ ਢਿਲਵਾ ਕਲਾਂ ਸ਼ਬਦ ਦੇ ਸਿਰਲੇਖ ਹੇਟ ਕਰਦੇ ਹਨ ਦੂਸਰਾ ਇਤਿਹਾਸਕ ਪ੍ਰਮਾਣ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਜਿਲਦ 14ਵੀਂ ਦੇ ਪੰਨਾ 6012 ਤੇ ਕਰਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਢਿਲਵਾ ਸੋਢੀ ਕੌਲ ਜੀ ਪਾਸ ਪਹੁੰਚੇ ਤਾਂ ਕੌਲ ਰਾਏ ਨੇ ਗੁਰੂ ਜੀ ਦੇ ਨੀਲੇ ਵਸਤਰ ਵੇਖ ਕੇ ਗੁਰੂ ਜੀ ਨੇ ਚਿੱਟੀ ਪੋਸ਼ਾਕ ਭੇਟਾ ਕੀਤੀ ਨੀਲੇ ਵਸਤਰ ਉਤਾਰ ਚਿੱਟੇ ਵਸਤਰ ਧਾਰਨ ਕਰਨ ਲਈ ਬੇਨਤੀ ਕੀਤੀ ਜਿਸ ਦਾ ਉਲੇਖ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਕਰਦੇ ਹਨ ਬਹੁਰ ਕੌਲ ਕੋਸ਼ਿਸ਼ ਕਰ ਤਿਆਰੀ ਸੂਖਮ ਸੇਤ ਵਸਤਰ ਮੁੱਲ ਭਾਰੀ ਲੈ ਕਰ ਚਲਾ ਆਇਓ ਚਿਤ ਚਿੰਤਾ ਬੈਠਿਓ ਨਿਕਟ ਆਏ ਭਗਵੰਤਾ ਅਰਪਣ ਕਰੇ ਵਸਤਰ ਬਚ ਭਾਖੋ ਅਬ ਲਾਂਬਰ ਕੋ ਨਹਿ ਰਾਖੋ ਬਿਸਤ ਪੈਰ ਕਰ ਭਲੇ ਸੁਹਾਵੋ ਪੂਰਬਲੀ ਰੀਤਨ ਬਿਸਰਾਵੋ ਸ੍ਰੀ ਮੁਖ ਬੋਲੇ ਕਹੋ ਤੁਹਾਰੋ ਹਮ ਨੈ ਪਲਟਤ ਹਿਰਦੈ ਵਿਚਾਰੋ ਲੇਕਰ ਪਹਿਰੇ ਸਰਬ ਸਰੀਰ ਕਰੇ ਉਤਾਰਨ ਨੀਲੇ ਚੀਰ ਬੈਠੇ ਬਹੁਰ ਤਿਸੀ ਅਸਥਾਨ ਕੇਤਕ ਸਿੰਘਣ ਲਗਿਓ ਦੀਵਾਨ ਕੌਲ ਪੁੱਤਰ ਪੋਤੇ ਜੁਤ ਸਭੈ ਪੁਰਜਨ ਗਨ ਅਵਲੋਕਹਿ ਤਬੈ ਜਲ ਤੰਗੀਠਾ ਅਗਨਾਗਾਰੀ ਨੀਲ ਆਂਬਰ ਲੇ ਹਾਥ ਮਝਾਰੀ ਲੀਰ ਪਾੜ ਕਰ ਤਿਸਤੇ ਸਤਗੁਰ ਸ੍ਰੀ ਮੁਖ ਤੇ ਤੁਕ ਏਵ ਉਚਾਰ ਕਰ ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਪਠ ਕਰ ਤਤ ਛਿਨ ਲੀਰ ਜੋ ਕਰਮ ਹੈ ਅਗਨ ਬਿਖੈ ਪਟ ਢਾਰ ਦਇਆ ਪੁਨਹ ਪਾੜ ਕਰ ਤਿਮ ਹੀ ਪਠ ਕਰ ਪਾਵਕ ਪਾਵਤ ਛਾਰ ਕਇਆ ਚੀਰਤ ਚੀਰ ਕਰਤ ਲਗ ਲਗ ਕੋ ਅਚਰਜ ਸਭ ਕੇ ਹਿਰਦੇ ਭਇਆ ਸੁਨਤ ਬਚਨ ਅਰ ਕਿਰਿਆ ਬਿਲੋਕਤ ਔਰ ਸੰਸੈ ਜੁਤ ਕੌਲ ਭਇਆ ਵਿਪਰੈ ਤੁਖ ਕੋ ਪਟ ਪਟ ਸ੍ਰੀ ਮੁਖ ਪਾਰ ਪਾਰ ਪਟ ਜਾਰ ਦਇਆ ਸਗਲੋ ਫੂਕ ਚੂਕੇ ਨੀਲਾਂਬਰ ਤਨਕ ਤਿਸੀ ਤੇ ਰਾਖ ਲਿਆ ਜਮਦਰ ਸੰਗ ਬੰਦ ਕਰ ਸੋ ਪੰਥ ਬੇਖ ਹਿਤ ਸਭ ਨਾ ਛਇਆ ਕਰਤ ਕੌਲ ਮਮ ਉਰਸਨ ਦੇਹੂ ਵਿਪਰੈ ਪਠੀ ਆਪ ਤੁਕ ਇਹੂ ਸ੍ਰੀ ਨਾਨਕ ਕੋ ਬਾਕ ਅਮੇਟ ਕੋਏ ਨਾ ਮੋਰਾ ਹੈ ਮਹਾ ਸਹੇਟ ਵਿਪਰੈ ਪਠਾਇ ਚਾਰਹੂੰ ਵਰਨ ਸ੍ਰੀ ਹਰਿ ਰਾਏ ਸੁਨੇ ਜਬ ਕਰਨ RAM ਰਾਏ ਕੋ ਤਿਆਗਿਓ ਐਸੇ ਨਿਜ ਮੁਖ ਲਗਨ ਨ ਦੀਨ ਸ ਕੈਸੇ ਨਹਿ ਬੈਠਾਇ ਉਸ ਗੁਰਤਾ ਗਾਦੀ ਸ੍ਰੀ ਹਰਿ ਕ੍ਰਿਸ਼ਨ ਭੈ ਅਹਲਾਦੀ ਤੁਮਨੇ ਸਗਰੀ ਤੋ ਕੁਲਟਾਈ ਇਮ ਅਨਚਿਤ ਹਮ ਸਹਿ ਨ ਸਕਾਈ ਵਾਰਤਾ ਲੰਬੀ ਹੋਣ ਤੇ ਮੈਂ ਬੇਨਤੀ ਕਰਾਂ ਕੌਲ ਰਾਏ ਦਾ ਸੰਸਾ ਨਿਵਰਤ ਕਰਨ ਲਈ ਕਲਗੀਧਰ ਪਾਤਸ਼ਾਹ ਨੇ ਉੱਤਰ ਦਿੱਤਾ ਰਾਮ ਰਾਏ ਨੇ ਤਾਂ ਤੁਰਕਾਂ ਦੀ ਖੁਸ਼ਾਮਦ ਕਰਨ ਵਾਸਤੇ ਮਿੱਟੀ ਮੁਸਲਮਾਨ ਦੀ ਥਾਂ ਮਿੱਟੀ ਬੇਈਮਾਨ ਦੀ ਕਹਿ ਕੇ ਗੁਰੂ ਜੀ ਦੀ ਉਚਾਰੀ ਤੁਕ ਬਦਲੀ ਸੀ ਤਾਂ ਉਸ ਨੂੰ ਗੁਰਗੱਦੀ ਨਹੀਂ ਸੀ ਮਿਲੀ ਪਰ ਮੈਂ ਇਸ ਤੁਕ ਬਦਲਣ ਵਾਸਤੇ ਚਾਰੇ ਪੁੱਤਰ ਘਰ-ਬਾਰ ਸਾਰਾ ਸਰਬੰਸ ਇਸ ਲੇਖੇ ਲਾ ਦਿੱਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਮੁਗਲਾਂ ਦੇ ਰਾਜ ਪ੍ਰਤਾਪ ਬਾਰੇ ਲਿਖਿਆ ਸੀ ਅਸੀਂ ਇਹ ਤੁਕ ਉਲਟਾ ਕੇ ਤੁਰਕਾਂ ਦੇ ਰਾਜ ਦਾ ਮੂਲ ਖੇੜ ਦਿੱਤਾ ਹੈ ਤਾਂ ਸੋਢੀ ਕੌਲ ਸ੍ਰੀ ਗੁਰੂ ਜੀ ਦੇ ਬਚਨ ਸੁਣ ਕੇ ਚੁੱਪ ਹੋ ਗਿਆ ਇਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਆਇਨੇ ਕੌਲ ਸੋਢੀ ਪ੍ਰਸੰਗ ਵਰਣਨੰ ਨਾਮ ਪੰਚਮੋ ਅੰਸੂ ਤੀਸਰਾ ਪ੍ਰਮਾਨ ਦਸ਼ਮੇਸ਼ ਪ੍ਰਕਾਸ਼ ਦੇ ਕਰਤਾ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਕਰਤਾਰ ਸਿੰਘ ਕਰਾਸ ਵਾਲੀਏ ਇਹ ਸੋਢੀ ਕੌਲ ਵਾਲੇ ਪ੍ਰਸੰਗ ਨੂੰ ਇਸ ਤਰ੍ਹਾਂ ਲਿਖਦੇ ਹਨ ਕੇਸ ਹਰੇ ਕਰਦੇ ਚੋਜੀ ਸਤਿਗੁਰੂ ਜੀ ਚੱਲ ਪਾਸ ਅੰਗੀਠੇ ਦੇ ਜਾਮਦੇ ਨੇ ਲੀਰਾਂ ਕਰਕੇ ਨੀਲੀ ਪੁਸ਼ਾਕ ਦੀਆਂ ਵਿੱਚ ਅੱਗ ਦੇ ਪਾ ਜਲਾਮਦੇ ਨੇ ਨਾਲੇ ਫੂਕਦੇ ਜਾਂਦੇ ਪੁਸ਼ਾਕ ਤਾਈ ਨਾਲੇ ਤੁਕ ਇਹ ਪੜ ਸੁਨਾਮਦੇ ਨੇ ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਨੀ ਅਮਲ ਗਿਆ ਸੁਣ ਕੌਲ ਜੀ ਪਾਸੋਂ ਟੋਕ ਕੀਤੀ ਸ਼ਬਦ ਉਲਟੇ ਇਹ ਕਿਸ ਤਰ੍ਹਾਂ ਭਾਉਂਦੇ ਨੇ RAM ਰਾਏ ਨੇ ਤੁਕ ਉਲਟਾਈ ਹੈ ਸੀ ਸਤਿਗੁਰ ਉਸ ਨੂੰ ਮੁਖ ਨਾ ਲਾਉਂਦੇ ਨੇ ਤੁਸਾਂ ਪਹਿਰੇ ਦੇ ਥਾਂ ਹਾੜੇ ਆਖਿਆ ਹੈ ਸ਼ਬਦ ਉਲਟਿਆ ਇੰਜ ਦਸਾਮਦੇ ਨੇ ਤਾਂ ਸਤਿਗੁਰੂ ਜੀ ਨੇ ਕਿਹਾ ਸ਼ਬਦ ਉਲਟਿਆ ਵਾਰ ਪਰਿਵਾਰ ਸਾਰਾ ਕਲਗੀ ਧਾਰ ਇੰਜ ਮੁਖੋਂ ਫਰਮਾਉਂਦੇ ਨੇ ਸ਼ਬਦ ਉਲਟੇ ਬਿਨਾ ਕਰਤਾਰ ਸਿੰਘਾ ਕਾਬੂ ਤੁਰਕ ਨਾ ਕਿਸੇ ਦੇ ਆਮਦੇ ਨੇ ਹੁਣ ਮੈਂ ਤੀਸਰੇ ਪਾਠ ਭੇਦ ਦੀ ਗੱਲ ਕਰਾਂ ਜਿਸ ਨੂੰ ਕੋਈ ਸਿੱਖ ਸੰਪਰਦਾਵਾਂ ਮੰਨਦੀਆਂ ਹਨ ਅਤੇ ਕੁਝ ਇਸ ਨੂੰ ਮਾਨਤਾ ਨਹੀਂ ਦਿੰਦੀਆਂ ਉਹ ਪਾਠ ਹੈ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 947 ਤੇ ਰਾਮਕਲੀ ਦੀ ਪਹਿਲੀ ਵਾਰ ਦੀ ਪੌੜੀ ਦੀ ਇੱਕ ਤੁਕ ਜੋ ਕਿ ਸਿਰਫ ਇਸ ਵਾਰ ਦੀ ਪਹਿਲੀ ਪੌੜੀ ਸਮਾਪਤ ਹੋਣ ਤੇ ਲਿਖੀ ਹੈ ਬਾਕੀ 20 ਪੌੜੀਆਂ ਨਾਲ ਨਹੀਂ ਲਿਖੀ ਇਹ ਤੁਕ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਪਰ ਇਹ ਤੁਕ ਇਸ ਵਾਰ ਦੀ ਹਰੇਕ ਪੌੜੀ ਦੇ ਸਮਾਪਤ ਹੋਣ ਤੇ ਪੜ੍ਹਨੀ ਜ਼ਰੂਰੀ ਹੈ ਅਤੇ ਨਾਮਤਾਰੀ ਸੰਪਰਦਾ ਵੱਲੋਂ ਹੋਰ ਹੈ ਸਧਾਰਨ ਪਾਠ ਅਤੇ ਅਖੰਡ ਪਾਠ ਸਮੇਂ ਹਰੇਕ ਪੌੜੀ ਦੇ ਅੰਤ ਤੇ ਇਹ ਤੁਕ ਪੜੀ ਜਾਂਦੀ ਹੈ ਇਸ ਦਾ ਕਾਰਨ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗਾਂ ਰਾਹੀਂ ਬਾਣੀ ਉਚਾਰੀ ਜਿਨ੍ਹਾਂ ਵਿੱਚੋਂ 22 ਰਾਗਾਂ ਵਿੱਚ ਵਾਰਾਂ ਦਾ ਉਚਾਰਨ ਕੀਤਾ ਅਤੇ ਇਹਨਾਂ 22 ਵਾਰਾਂ ਵਿੱਚੋਂ 9 ਵਾਰਾਂ ਧੁਨੀਆਂ ਦੇ ਆਧਾਰ ਤੇ ਉਚਾਰੀਆਂ ਵਾਰ ਤੋਂ ਭਾਵ ਹੈ ਪੌੜੀ ਅਤੇ ਪੌੜੀ ਤੋਂ ਭਾਵ ਹੈ ਗਾਉਣ ਦੀ ਧਾਰਨਾ ਗਾਉਣ ਦਾ ਟੰਗ ਸ੍ਰੀ ਗੁਰੂ ਅਰਜਨ ਦੇਵ ਜੀ ਨੇ 9 ਵਾਰਾਂ ਅਜਿਹੀਆਂ ਚੁਣੀਆਂ ਜਿਨ੍ਹਾਂ ਦੇ ਗਾਉਣ ਦਾ ਟੰਗ ਪੁਰਾਣੇ ਯੋਧਿਆਂ ਦੀਆਂ ਵਾਰਾਂ ਅਨੁਸਾਰ ਰਬਾਬੀਆਂ ਨੂੰ ਦੱਸਿਆ ਅਤੇ ਪੁਰਾਣੀਆਂ ਵਾਰਾਂ ਦੇ ਪਤੇ ਵਾਰਾਂ ਦੇ ਆਰੰਭ ਵਿੱਚ ਲਿਖੇ ਮੈਂ ਇੱਥੇ ਕੇਵਲ ਗੱਲ ਕਰਾਂ ਰਾਮਕਲੀ ਦੀ ਪਹਿਲੀ ਵਾਰ ਦੀ ਜਿਸ ਦਾ ਸਰਲੇਖ ਇਸ ਦੇ ਵਾਰ ਦੇ ਆਰੰਭ ਵਿੱਚ ਇਸ ਤਰ੍ਹਾਂ ਹੈ ਰਾਮਕਲੀ ਕੀ ਵਾਰ ਮਹੱਲਾ ਤੀਜਾ ਜੋਧਾ ਵੀਰਾ ਪੂਰ ਬਾਣੀ ਕੀ ਧੁਨੀ ਜਿਸ ਦਾ ਪ੍ਰਸੰਗ ਇਸ ਤਰ੍ਹਾਂ ਹੈ ਬਾਦਸ਼ਾਹ ਅਕਬਰ ਦੇ ਰਾਜ ਸਮੇਂ ਪੂਰਬਾਣੀ ਰਾਜਪੂਤ ਦੇ ਦੋ ਪੁੱਤਰ ਜੋਧ ਅਤੇ ਵੀਰ ਮਸ਼ਹੂਰ ਧਾੜਵੀ ਸਨ ਅਤੇ ਅਕਬਰ ਬਾਦਸ਼ਾਹ ਤੋਂ ਆਕੀ ਸਨ ਅਕਬਰ ਨੇ ਇਹਨਾਂ ਤੇ ਚੜ੍ਹਾਈ ਕੀਤੀ ਅਤੇ ਦੋਵੇਂ ਭਰਾ ਬੜੀ ਬਹਾਦਰੀ ਨਾਲ ਲੜਦੇ ਮਾਰੇ ਗਏ ਭੱਟਾਂ ਨੇ ਇਹਨਾਂ ਦੀ ਇਸ ਵਜਨ ਦੀ ਵਾਰ ਇਸ ਤਰ੍ਹਾਂ ਲਿਖੀ ਜੋਧ ਵੀਰ ਪੁਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ ਹਉ ਚੜਾਈ ਬਾਦਸ਼ਾਹ ਅਕਬਰ ਰਣ ਭਾਰੀਆਂ ਸਨਮੁਖ ਹੋਏ ਰਾਜਪੂਤ ਛੁਤਰੀ ਰਣਕਾਰੀਆਂ ਧੂਗ ਮਿਆਨੋ ਕੱਡੀਆਂ ਬਿਜਲ ਚਮਕਾਰੀਆਂ ਇੰਦਰ ਸਣੇ ਅਪਛਰਾਂ ਕਰਨ ਜੁਹਾਰੀਆਂ ਇਹੀ ਕੀਤੀ ਜੋਧ ਵੀਰ ਪਦਸ਼ਾਹੀ ਗੱਲਾਂ ਸਾਰੀਆਂ ਇਹ ਛੇ ਤੁਕੀ ਪੌੜੀ ਨਾਲ ਰਾਮਕਲੀ ਦੀ ਛੀ ਤੁਕੀ ਪੌੜੀ ਦੀ ਧੁਨੀ ਮਿਲਾਈ ਪਰ ਇਸ ਵਾਰ ਦੀ ਪਹਿਲੀ ਪੌੜੀ ਵਿੱਚ ਪੰਜ ਤੁਕਾਂ ਲਿਖ ਕੇ ਏਕੇ ਦਾ ਅੰਕ ਦੇ ਕੇ 6ਵੀਂ ਤੁਕ ਲਿਖੀ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਸ ਪੌੜੀ ਦੀਆਂ 6 ਤੁਕਾਂ ਦਾ ਤੁਕਾਂਤ ਇੱਕੋ ਜਿਹਾ ਹੈ ਪਰ ਬਾਕੀ ਇਸ ਵਾਰ ਦੀਆਂ 20 ਪੌੜੀਆਂ 5 ਤੁਕੀਆਂ ਹਨ ਜਿਨ੍ਹਾਂ ਵਿੱਚੋਂ ਪਹਿਲੀਆਂ 4 ਤੁਕਾਂ ਦਾ ਤੁਕਾਂਤ ਮਿਲਦਾ ਹੈ ਪਰ ਪੰਜਵੀਂ ਤੁਕ ਦਾ ਤੁਕਾਂਤ ਵੱਖਰਾ ਹੈ ਅਤੇ ਹਰੇਕ ਪੌੜੀ ਦੀ ਪੰਜਵੀਂ ਤੁਕ ਦਾ ਤੁਕਾਂਤ ਆਈ ਤੇ ਸਮਾਪਤ ਹੁੰਦਾ ਹੈ ਜਿਵੇਂ ਸੁਣਾਈ ਪਾਈ ਸਮਾਈ ਬੁਝਾਈ ਲਿਖਾਈ ਮਿਲਾਈ ਬੁਝਾਈ ਪਿਆਈ ਸੁਨਾਈ ਜਾਈ ਜਾਈ ਬੁਝਾਈ ਵਡਿਆਈ ਰਚਾਈ ਪਾਈ ਜਾਈ ਬੁਝਾਈ ਵਡਿਆਈ ਜਾਈ ਵਡਿਆਈ ਇਹ ਸਭ ਕੁਝ ਕਹਿਣ ਤੋਂ ਮੇਰਾ ਭਾਵ ਹੈ ਇਹਨਾਂ ਪੌੜੀਆਂ ਦੇ ਤੁਕਾਂਤ ਮਿਲਾਉਣ ਲਈ ਇਹ ਤੁਕ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਹਰੇਕ ਪੌੜੀ ਦੇ ਅੰਤ ਤੇ ਪੜ੍ਹਨੀ ਜ਼ਰੂਰੀ ਹੋ ਜਾਂਦੀ ਹੈ ਅਤੇ ਦੂਸਰਾ ਕਾਰਨ ਜਿਸ ਧੁਨੀ ਦੇ ਆਧਾਰ ਤੇ ਇਹ ਵਾਰ ਉਚਾਰੀ ਗਈ ਹੈ ਉਸ ਛੇ ਤੁਕੀ ਦੀ ਸ਼ਰਤ ਨੂੰ ਪੂਰਾ ਕਰਨ ਲਈ ਇਸ ਤੁਕ ਦਾ ਹਰੇਕ ਪੌੜੀ ਦੇ ਅੰਤ ਤੇ ਪੜਨਾ ਜ਼ਰੂਰੀ ਹੋ ਜਾਂਦਾ ਹੈ ਇਸ ਤੋਂ ਵੱਧ ਬਾਕੀ 8 12 ਜੋ ਤੁਨੀਆਂ ਅਨਸਾਰ ਹਨ ਉਹਨਾਂ ਨੂੰ ਗੌਰ ਨਾਲ ਪੜ੍ਹੀਏ ਜਾਂ ਸੁਣੀਏ ਤਾਂ ਪਤਾ ਲੱਗਦਾ ਹੈ ਜਿਸ ਧੁਨੀ ਦਾ ਪਤਾ ਵਾਰ ਦੇ ਆਰੰਭ ਵਿੱਚ ਲਿਖਿਆ ਹੈ ਸ੍ਰੀ ਗੁਰੂ ਜੀ ਨੇ ਉਸੇ ਧੁਨੀ ਦੀ ਵਾਰ ਦੀ ਪੌੜੀ ਦੇ ਆਧਾਰ ਤੇ ਪੌੜੀ ਲਿਖੀ ਹੈ ਅਤੇ ਤੁਕਾਂ ਵੀ ਦੀ ਗਿਣਤੀ ਵੀ ਉਸੇ ਧੁਨੀ ਦੀ ਪੌੜੀ ਦੀਆਂ ਤੁਕਾਂ ਦੇ ਬਰਾਬਰ ਹਨ ਸਿਰਫ ਫਰਕ ਇਹਨਾ ਹੈ ਇਸ ਵਾਰ ਤੋਂ ਬਿਨਾ ਬਾਕੀ 8 ਧੁਨੀਆਂ ਵਾਲੀਆਂ ਵਾਰਾਂ ਦੀਆਂ ਪੌੜੀਆਂ ਦੀਆਂ ਸਾਰੀਆਂ ਤੁਕਾਂ ਦੇ ਤੁਕਾਂ ਮਿਲਦੇ ਹਨ ਜਦ ਕਿ ਇਸ 6 ਤੁਕੀ ਵਾਰ ਦੀਆਂ ਪਹਿਲੀਆਂ 4 ਤੁਕਾਂ ਦੀ ਤੁਕਾਂਤ ਇੱਕ ਹੈ ਪੰਜਵੀਂ ਤੁਕ ਦਾ ਤੁਕਾਂਤ ਅਲੱਗ ਹੈ ਜੋ ਕਿ 6ਵੀਂ ਇਹ ਤੁਕ ਨੂੰ ਮਿਲਾ ਕੇ ਪੜਨ ਨਾਲ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੁਕਾਂ ਪੂਰੀਆਂ ਹੁੰਦੀਆਂ ਹਨ ਅਤੇ ਦੋ ਅਖੀਰਲੀਆਂ ਦਾ ਤੁਕਾਂਤ ਵੀ ਮਿਲਦਾ ਹੈ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪਰਦੇਸੋਂ ਇੱਕ ਹੁਕਮਨਾਮੇ ਵਿੱਚ ਰੋਜ਼ਾਨਾ ਅਰਦਾਸ ਸਮੇਂ ਸਾਨੂੰ ਇਹ ਅਰਦਾਸ ਕਰਨ ਲਈ ਲਿਖ ਭੇਜਿਆ हे ਮਹਾਰਾਜ ਜੋ ਤੈਂ ਗੁਰੂ ਰੂਪ ਧਾਰ ਕੇ ਹੁਕਮ ਦਿੱਤਾ ਹੈ ਗ੍ਰੰਥ ਸਾਹਿਬ ਮੇ ਸੋ ਤੂੰ ਆਪਣਾ ਹੁਕਮ ਮੈਨੂੰ ਸਦਾ ਹੀ ਮਨਾਈ ਇਸ ਵਾਸਤੇ ਜੋ ਹੁਕਮ ਗ੍ਰੰਥ ਸਾਹਿਬ ਮੇ ਲਿਖੇ ਹਨ ਉਹ ਹੁਕਮ ਗੁਰਸਿੱਖ ਨੂੰ ਪਹਿਲਾਂ ਸਮਝਣੇ ਜ਼ਰੂਰੀ ਹਨ ਅਤੇ ਫੇਰ ਮੰਨਣੇ ਗੁਰਬਾਣੀ ਦੇ ਅਸਲੀ ਭਾਵ ਨੂੰ ਤਾਂ ਗੁਰਬਾਣੀ ਦੇ ਰਚਨਹਾਰੇ ਗੁਰੂ ਸਾਹਿਬਾਨ ਹੀ ਸਮਝਦੇ ਸਨ ਜਾਂ ਫਿਰ ਉਸ ਅਵਸਥਾ ਤੇ ਪੁੱਜੇ ਭਗਤ ਸਾਧੂ ਮਹਾਤਮਾ ਜਾਂ ਫਿਰ ਉਸ ਤੋਂ ਬਾਅਦ ਦੇ ਗੁਰੂ ਸਾਹਿਬਾਨ ਭਾਵ ਉਹਨਾਂ ਦੇ ਗੱਦੀ ਨਸ਼ੀਨ ਕੇਵਲ ਦੁਨਿਆਵੀ ਵਿਦਿਆ ਨਾਲ ਗੁਰਬਾਣੀ ਦੇ ਅਸਲੀ ਭਾਵ ਨੂੰ ਸਮਝਣਾ ਕਠਿਨ ਹੀ ਨਹੀਂ ਸਗੋਂ ਅਸੰਭਵ ਹੈ ਪਰ ਫੇਰ ਵੀ ਸਮਝਣ ਦਾ ਯਤਨ ਕਰਨਾ ਸਾਡਾ ਫਰਜ਼ ਬਣਦਾ ਹੈ ਗੁਰਬਾਣੀ ਦੇ ਅਸਲੀ ਭਾਵ ਨੂੰ ਸਮਝਣ ਲਈ ਬਾਣੀ ਦੇ ਸ਼ੁੱਧ ਉਚਾਰਨ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਸ਼ੁੱਧ ਉਚਾਰਨ ਬਿਨਾ ਬਾਣੀ ਦੇ ਸਹੀ ਅਰਥ ਬੋਧ ਦਾ ਪਤਾ ਨਹੀਂ ਲੱਗ ਸਕਦਾ ਅਤੇ ਅਰਥ ਬੋਧ ਤੋਂ ਬਿਨਾ ਸਹੀ ਭਾਵ ਦਾ ਗਿਆਨ ਨਹੀਂ ਹੋ ਸਕਦਾ ਇਸ ਦੇ ਨਾਲ ਹੀ ਬਾਣੀ ਦੇ ਅਰਥ ਬੋਧ ਤੋਂ ਬਿਨਾ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਵੀ ਨਾਮੁਮਕਨ ਹੈ ਇਹਨਾਂ ਦਾ ਆਪਸੀ ਸਬੰਧ ਕੱਪੜੇ ਦੇ ਤਾਣੇ ਪੇਟੇ ਵਾਂਗੂ ਹੈ ਗੁਰਬਾਣੀ ਦੇ ਸ਼ੁੱਧ ਉਚਾਰਨ ਤੋਂ ਭਾਵ ਹੈ ਅੱਖਰਾਂ ਦਾ ਅਤੇ ਲਗਾਂ ਮਾਤਰਾਂ ਦਾ ਸਹੀ ਉਚਾਰਨ ਕਰਨਾ ਬਾਣੀ ਰਾਗਾਂ ਵਿੱਚ ਉਚਾਰੀ ਗਈ ਹੈ ਸੋ ਪਾਠ ਕਰਨ ਸਮੇਂ ਸੁਰ ਤਾਲ ਅਤੇ ਲੈ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਤੁਕ ਨੂੰ ਵਿਸਰਾਮ ਠੀਕ ਥਾਂ ਤੇ ਦਿੱਤਾ ਜਾਵੇ ਤਾਂ ਕਿ ਅਰਥ ਦਾ ਅਨਰਥ ਨਾ ਹੋ ਜਾਵੇ ਗਲਤ ਥਾਂ ਤੇ ਦਿੱਤਾ ਵਿਸਰਾਮ ਬਾਣੀ ਦੇ ਭਾਵਾਰਥ ਤੋਂ ਦੂਰ ਲੈ ਜਾਵੇਗਾ ਅਤੇ ਗਲਤ ਭਾਵਾਰਥ ਜਦ ਅਮਲ ਵਿੱਚ ਆਵੇਗਾ ਤਾਂ ਮਨੁੱਖ ਨੂੰ ਅਸਲੀਅਤ ਤੋਂ ਦੂਰ ਲੈ ਜਾਵੇਗਾ ਪਾਠ ਕਰਨ ਸਮੇਂ ਲੈ ਰਸਮਈ ਹੋਵੇ ਤਾਂ ਜੋ ਪਾਠੀ ਅਤੇ ਸਰੋਤੇ ਦਾ ਮਨ ਗੁਰਬਾਣੀ ਨਾਲ ਜੁੜ ਸਕੇ ਅਤੇ ਗੁਰਬਾਣੀ ਦਾ ਪੂਰਾ ਰਸ ਮਾਣਿਆ ਜਾ ਸਕੇ ਭਾਵਾਰਥ ਸਮਝਣ ਵਿੱਚ ਕੋਈ ਕਠਿਨਤਾ ਨਾ ਹੋਵੇ ਰਾਗ ਮਨੁੱਖੀ ਮਨ ਨੂੰ ਪਰਮੇਸ਼ਰ ਨਾਲ ਜੋੜਨ ਦੇ ਉੱਤਮ ਸਾਧਨਾ ਵਿੱਚੋਂ ਇੱਕ ਹੈ ਇਹਨਾਂ ਬੇਨਤੀਆਂ ਦਾ ਬਹੁਤਾ ਸਬੰਧ ਰਸਨਾ ਅਤੇ ਮਨ ਨਾਲ ਹੈ ਇਸ ਤੋਂ ਪੂਰਾ ਲਾਭ ਤਾਂ ਲਿਆ ਜਾ ਸਕਦਾ ਹੈ ਜੇ ਕੰਨਾਂ ਨਾਲ ਸੁਣਨਾ ਰਸਨਾ ਨਾਲ ਨਾਮ ਦਾ ਉਚਾਰਨ ਕਰਨਾ ਤੇ ਨਾਲ-ਨਾਲ ਵਕਤੇ ਅਤੇ ਸਰੋਤੇ ਕੋਲ ਮਨ ਦੀ ਇਕਾਗਰਤਾ ਹਿਰਦੇ ਦੀ ਸ਼ੁੱਧਤਾ ਸ਼ੁੱਧ ਭਾਵਨਾ ਅਤੇ ਆਪਣੇ ਗੁਰੂਆਂ ਪ੍ਰਤੀ ਸਰਦਾ ਦਾ ਹੋਣਾ ਜ਼ਰੂਰੀ ਹੈ ਗੁਰਬਾਣੀ ਦਾ ਪਾਠ ਕਰਨ ਸਮੇਂ ਇਹਨਾਂ ਗੱਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਇੱਕ ਮਹਾਤਮਾ ਜੀ ਲਿਖਦੇ ਹਨ ਅੰਨ ਕੋ ਬੰਦੇਜ ਬਾਂਦ ਆਸਨ ਕੋ ਸਾਧ ਬੇਸ਼ ਗਾਤ ਕੋ ਅਲੋਲ ਸੂਦ ਏਕ ਚਾਲ ਲੀਦੀਏ ਚੀਤ ਕੋ ਨਿਰੋਧ ਕੈ ਪ੍ਰਬੋਧ ਕੈ ਪ੍ਰਕਾਸ਼ ਪ੍ਰੇਮ ਗਾਦੀ ਨਾ ਵਿਛਾਏ ਨਾ ਪ੍ਰਿਯੰਕ ਹਾਥ ਦੀਦੀਏ ਖਾਂਸੀ ਕ੍ਰੋਧ ਵਾਰਤਾ ਜੰਭਾਈ ਔਰ ਡਕਾਰ ਛੀਂਕ ਹਾਂਸੀ ਸੀਂਡ ਮੰਦ ਪਾਉਣ ਥੂਕ ਨਾ ਕਰੀਦੀਏ ਸ਼ਾਂਤ ਕੀ ਸੁਭਾਏ ਸੋ ਅਕਾਲ ਸੋ ਲਗਾਏ ਧਿਆਨ ਗ੍ਰੰਥ ਜੂ ਕੋ ਪਾਠ ਪਿਆਰੇ ਐਸੀ ਭਾਂਤ ਕੀਦੀ ਹੈ ਇਸ ਮਰਿਆਦਾ ਨਾਲ ਗੁਰਬਾਣੀ ਦਾ ਕੀਤਾ ਪਾਠ ਵਕਤੇ ਅਤੇ ਸਰੋਤੇ ਦੇ ਮਨ ਨੂੰ ਕਲਯੁਗ ਦੇ ਪ੍ਰਭਾਵ ਤੋਂ ਇਸ ਤਰ੍ਹਾਂ ਬਚਾਉਂਦਾ ਹੈ ਜਿਸ ਤਰ੍ਹਾਂ ਲਿਖਦੇ ਹਨ ਹੋਤੋ ਜਬੈ ਭੋਰ ਤਬੈ ਹੋਤ ਹੈ ਕਨੇਰੋ ਦੁਖ ਚੋਰਨ ਕੇ ਝੁੰਡ ਕੋ ਚਕੋਰਨ ਕੀ ਪਾਲ ਕੋ ਹੋਤੋ ਜਬੈ ਚੰਦਰਮਾ ਆਕਾਸ਼ ਮੈਂ ਪ੍ਰਕਾਸ਼ ਤਬੈ ਹੋਤ ਹੈ ਸੰਕੋਚ ਕੰਜ ਪੰਥ ਸਿਆਮਾ ਬਾਲ ਕੋ ਹੋਤ ਹੈ ਚੜਾਈ ਜਬੈ ਸੂਰਬੀਰ ਸਿੰਘਨ ਕੀ ਤਬੈ ਭੂਮੀ ਹਿਓ ਹਾਲੈ ਦੁਜਨ ਕਰਾਲ ਕੋ ਹੋਤੋ ਹੈ ਸੋ ਪਾਠ ਜਬੈ ਗ੍ਰੰਥ ਮਹਾਰਾਜ ਜੂ ਕੋ ਤਬੈ ਕਾਲੋ ਹੋਤੋ ਮੁਖ ਕਾਲ ਕਰੀ ਕਾਲ ਕੋ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਮਹੱਤਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਕ ਸਾਖੀ ਭਾਈ ਗੋਪਾਲਾ ਜੀ ਪਾਸੋਂ ਜਪ ਸਾਹਿਬ ਦੇ ਸ਼ੁੱਧ ਪਾਠ ਸ਼ਰਵਣ ਕਰਨ ਬਦਲੇ ਭਾਈ ਗੋਪਾਲਾ ਜੀ ਦੀ ਅੰਦਰਲੀ ਮੰਗ ਮੁਤਾਬਕ ਵੱਡ ਮੁੱਲੇ ਘੋੜੇ ਦੀ ਬਖਸ਼ਿਸ਼ ਕਰਨੀ ਸਪਸ਼ਟ ਦਰਸਾਉਂਦੀ ਹੈ ਪਰ ਸਤਿਗੁਰੂ ਜੀ ਤਾਂ ਭਾਈ ਜੀ ਨੂੰ ਆਪਣਾ ਸਥਾਨ ਭਾਵ ਗੁਰਿਆਈ ਦੇਣਾ ਚਾਹੁੰਦੇ ਸਨ ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਜੋ ਸਗਰੇ ਜਗ ਕੀ ਗੁਰਿਆਈ ਇਹ ਦਇ ਹੈ ਨਿਸ਼ਚੈ ਠਹਿਰਾਈ ਇਸ ਦੇ ਉਲਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਸਿੱਖ ਦੁਆਰਾ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ ਦੇ ਸਥਾਨ ਤੇ ਕਰਤੇ ਕੀ ਮਿਤ ਕਰਤਾ ਜਾਣਾ ਕੇ ਜਾਣਾ ਗੁਰ ਸੂਰਾ ਅਸ਼ੁੱਧ ਪੜਨ ਤੇ ਮਾਰ ਕਰਵਾਈ ਅਤੇ ਤਕੜੀ ਤਾੜਨਾ ਕੀਤੀ ਜਿਸ ਦਾ ਉਲੇਖ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਕਰਦੇ ਹਨ ਅਤੇ ਦੂਸਰੇ ਸਿੱਖਾਂ ਨੂੰ ਉਪਦੇਸ਼ ਕਰਦੇ ਹਨ ਸਿੱਖੋ ਸੁਣੋ ਸੀਖ ਇਹ ਮੇਰੀ ਬਾਣੀ ਪੜੋ ਸ਼ੁੱਧ ਗੁਰ ਕੇਰੀ ਇਹ ਉਪਰੋਕਤ ਸਾਖੀ 100 ਸਾਖੀ ਦੀ 12ਵੀਂ ਸਾਖੀ ਹੈ ਇਹਨਾਂ ਦੋਹਾਂ ਦਿੱਤੇ ਇਤਿਹਾਸਕ ਪ੍ਰਮਾਣਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਸ਼ੁੱਧ ਗੁਰਬਾਣੀ ਪੜਨ ਨੂੰ ਕਿੰਨੀ ਵਡਿਆਈ ਦਿੱਤੀ ਹੈ ਅਤੇ ਅਸ਼ੁੱਧ ਗੁਰਬਾਣੀ ਪੜਨੀ ਗੁਰੂ ਜੀ ਨੂੰ ਬਿਲਕੁਲ ਨਹੀਂ ਪਾਉਂਦੀ ਇੱਕ ਲਾਂ ਘਾਟ ਉਚਾਰਨ ਨਾਲ ਇਸ ਤਰ੍ਹਾਂ ਅਰਥ ਦਾ ਅਨਰਥ ਹੋਇਆ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪ੍ਰਦੇਸ਼ੋਂ ਵਰਨੀ ਸਧਾਰਨ ਪਾਠ ਅਤੇ ਅਖੰਡ ਪਾਠ ਦੀ ਮਰਿਆਦਾ ਲਿਖ ਭੇਜੀ ਤਾਂ ਇਹ ਤਾਕੀਦ ਕੀਤੀ ਕਿ ਪਾਠੀ ਅੱਖਰ ਲਗ ਮਾਤਰ ਸੋਧ ਕੇ ਪੜੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ ਅੰਗਰੇਜ਼ ਸਰਕਾਰ ਵੱਲੋਂ ਨਾਮਧਾਰੀਆਂ ਤੇ ਸਖਤੀ ਹੋਣ ਕਾਰਨ ਇਸ ਪਾਸੇ ਖਾਸ ਧਿਆਨ ਨਾ ਦਿੱਤਾ ਜਾ ਸਕਿਆ ਪਰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਸੇ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਆਪਣੇ ਸਮੇਂ ਪਾਠ ਨੂੰ ਸ਼ੁੱਧਤਾ ਲਈ ਆਪਣੀ ਹਜ਼ੂਰੀ ਵਿੱਚ ਸ਼ੁੱਧ ਪਾਠ ਕਰਨ ਦੀ ਯੋਗ ਦੱਸਣ ਦੀ ਕਿਰਪਾ ਕੀਤੀ ਅਤੇ ਸਿੰਘਾਂ ਨੂੰ ਇਸ ਪਾਸੇ ਉਤਸ਼ਾਹਿਤ ਕਰਨ ਲਈ ਸ੍ਰੀ ਆਦ ਗ੍ਰੰਥ ਅਤੇ ਸ੍ਰੀ ਦਸਮ ਗ੍ਰੰਥ ਦੇ ਪਾਠ ਮੁਕਾਬਲੇ ਕਰਵਾਏ ਅਤੇ ਸ਼ੁੱਧ ਪਾਠੀਆਂ ਨੂੰ ਸਨਮਾਨਿਤ ਵੀ ਕੀਤਾ ਉਸੇ ਰੋ ਰੀਤ ਨੂੰ ਅੱਗੇ ਤੋਰਨ ਦੀ ਕਿਰਪਾ ਕਰ ਰਹੇ ਹਨ ਹਾਜ਼ਰਾ ਹਜੂਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਭਾਵੇਂ ਇਸ ਤੋਂ ਪਹਿਲਾਂ ਵੀ ਗੁਰਬਾਣੀ ਦੀ ਸ਼ੁੱਧਤਾ ਵੱਲ ਕਾਫੀ ਧਿਆਨ ਦਿੱਤਾ ਗਿਆ ਪਰ ਅੱਜ ਹਾਜ਼ਰਾ ਹਜੂਰ ਗਰੀਬ ਨਵਾਜ਼ ਜੀ ਨੇ ਗੁਰਬਾਣੀ ਦੀ ਸ਼ੁੱਧਤਾ ਦੇ ਗਿਆਨ ਵਿੱਚ ਬਹੁਤ ਵਾਧਾ ਕੀਤਾ ਹੈ ਇਥੋਂ ਤੱਕ ਕਿ ਲਘੂ ਮਾਤਰਾ ਅਤੇ ਦੀਰਘ ਮਾਤਰਾ ਦਾ ਛੋਟੀ ਉਮਰ ਦੇ ਬੱਚੇ ਤੋਂ ਲੈ ਕੇ ਵਡੇਰੀ ਉਮਰ ਦੇ ਸਰੀਰ ਨੂੰ ਗਿਆਨ ਕਰਵਾਉਂਦੇ ਹਨ ਜੋ ਵੀ ਸਰੀਰ ਇਹਨਾਂ ਦੇ ਸੰਪਰਕ ਵਿੱਚ ਆਇਆ ਭਾਵੇਂ ਰਾਗੀ ਹੈ ਪ੍ਰਚਾਰਕ ਹੈ ਜਥੇਦਾਰ ਹੈ ਸਭ ਤੇ ਕਿਰਪਾ ਕਰਦੇ ਹਨ ਗੁਰਬਾਣੀ ਦਾ ਰਾਗਾਂ ਵਿੱਚ ਕੀਰਤਨ ਕਰਨ ਸਮੇਂ ਮਾਤਰਾਵਾਂ ਦੇ ਨਿਯਮਾਂ ਨੂੰ ਸਹੀ ਰੂਪ ਵਿੱਚ ਨਿਭਾਉਣਾ ਕਾਫੀ ਔਖਾ ਹੁੰਦਾ ਹੈ ਪਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਕੀਰਤਨ ਕਰਨ ਸਮੇਂ ਆਪ ਵੀ ਇਹਨਾਂ ਨਿਯਮਾਂ ਨੂੰ ਸਹੀ ਰੂਪ ਵਿੱਚ ਨਿਭਾਇਆ ਅਤੇ ਕੀਰਤਨੀਆਂ ਨੂੰ ਵੀ ਸਹੀ ਰੂਪ ਵਿੱਚ ਨਿਭਾਉਣ ਦੀ ਜੁਗਤ ਦੱਸੀ ਗੁਰਬਾਣੀ ਦੇ ਪਾਠ ਮੁਕਾਬਲੇ ਕਰਵਾ ਕੇ ਸ਼ੁੱਧ ਪਾਠੀਆਂ ਸਿੰਘਾਂ ਨੂੰ ਸਨਮਾਨਿਤ ਵੀ ਕੀਤਾ ਗੁਰਬਾਣੀ ਦੇ ਅਸ਼ੁੱਧ ਉਚਾਰਨ ਦੇ ਕੁਝ ਕਾਰਨ ਹਨ ਨੰਬਰ 1 ਕਿਸੇ ਸ਼ੁੱਧ ਪਾਠ ਕਰਨ ਵਾਲੇ ਸਰੀਰ ਦੀ ਸੰਗਤ ਦਾ ਨਾ ਹੋਣਾ ਨੰਬਰ 2 ਗੁਰਬਾਣੀ ਪੜਨ ਲੱਗਿਆਂ ਅਨਗਹਿਦੀ ਦਾ ਹੋਣਾ ਭਾਵ ਕੁਝ ਲਗ ਮਾਤਰਾ ਵਾਧੂ ਜਾਣ ਕੇ ਨਾਂ ਬੁਲਾਉਣੀਆਂ ਨੰਬਰ 3 ਗਲਤ ਪਾਠ ਸੁਣ ਸੁਣ ਕੇ ਕੰਠ ਹੋਏ ਪਾਠ ਨੂੰ ਦੁਹਰਾਈ ਜਾਣਾ ਨੰਬਰ 4 ਗੁਰਬਾਣੀ ਦੇ ਅਰਥ ਬੋਧ ਤੋਂ ਜਾਣੂ ਨਾ ਹੋਣਾ ਨੰਬਰ 5 ਗੁਰਬਾਣੀ ਦੇ ਵਿਆਕਰਨਕ ਨਿਯਮਾਂ ਤੋਂ ਜਾਣੂ ਨਾ ਹੋਣਾ ਅਸ਼ੁੱਧਤਾ ਦਾ ਵੱਡਾ ਕਾਰਨ ਹੈ ਨੰਬਰ 6 ਪਾਠ ਨੂੰ ਨਿਰਧਾਰਤ ਛੰਦ ਦੀ ਲੈ ਵਿੱਚ ਨਾ ਪੜਨਾ ਕਿਉਂਕਿ ਗੁਰਬਾਣੀ ਛੰਦਾਂ ਦੇ ਰੂਪ ਵਿੱਚ ਉਚਾਰੀ ਗਈ ਹੈ ਗੁਰਬਾਣੀ ਵਿੱਚ ਵਰਤੀ ਗਈ ਛੰਦਾਬੰਦੀ ਤੋਂ ਅਗਿਆਨੀ ਹੋਣਾ ਨੰਬਰ 8 ਵੱਡਾ ਕਾਰਨ ਖਾਸ ਕਰਕੇ ਅਖੰਡ ਪਾਠ ਸਮੇਂ ਪਾਠੀ ਸਿੰਘਾਂ ਦਾ ਪਾਠ ਨੂੰ ਨਿਰਧਾਰਤ ਸਮੇਂ ਵਿੱਚ ਸਮਾਪਤ ਕਰਨ ਦਾ ਟੀਚਾ ਹੁੰਦਾ ਹੈ ਪਰ ਪਾਠੀ ਸਿੰਘਾਂ ਦੀ ਯੋਗਤਾ ਇਸ ਤੋਂ ਕਿਧਰੇ ਘੱਟ ਹੁੰਦੀ ਹੈ ਜੋ ਸਮੇਂ ਸਿਰ ਇਸ ਨੂੰ ਸਹੀ ਰੂਪ ਵਿੱਚ ਨਿਭਾ ਨਹੀਂ ਸਕਦੇ ਸੋ ਮੈਂ ਬੇਨਤੀ ਕਰਾਂ ਇਸ ਘਾਟ ਨੂੰ ਪੂਰਾ ਕਰਨ ਲਈ ਕਾਫੀ ਮਿਹਨਤ ਅਤੇ ਲਗਨ ਦੀ ਲੋੜ ਹੈ ਗੁਰਬਾਣੀ ਕਈ ਭਾਸ਼ਾਵਾਂ ਵਿੱਚ ਲਿਖੀ ਗਈ ਹੈ ਜਿਵੇਂ ਪੰਜਾਬੀ ਹਿੰਦੀ ਬ੍ਰਿਜ ਭਾਸ਼ਾ ਗੁਜਰਾਤੀ ਫਾਰਸੀ ਮਰਹੱਟੀ ਆਦਿ ਪਰ ਇਸ ਦੀ ਲਿਪੀ ਗੁਰਮੁਖੀ ਹੈ ਜਿਸ ਦੇ 35 ਅੱਖਰ ਹੀ ਹਨ ਪੰਜ ਅੱਖਰ ਜੋ ਅੰਤ ਵਿੱਚ ਇਹਨਾਂ 35 ਅੱਖਰਾਂ ਵਿੱਚੋਂ ਲੈ ਕੇ ਪੈਰੀ ਬਿੰਦੀ ਲਾ ਕੇ ਹੋਂਦ ਵਿੱਚ ਆਏ ਹਨ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੀ ਵਰਤੋਂ ਨਹੀਂ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਿਤ ਬਾਣੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਅੱਖਰਾਂ ਦੀ ਵਰਤੋਂ ਆਮ ਕੀਤੀ ਹੈ ਨੌਵੀਂ ਪਾਤਸ਼ਾਹੀ ਤੱਕ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਅਦਕ ਦੀ ਵਰਤੋਂ ਲਿਖਤ ਰੂਪ ਵਿੱਚ ਨਹੀਂ ਮਿਲਦੀ ਪਰ ਅਦਕ ਦੀ ਵਰਤੋਂ ਕੀਤੇ ਬਿਨਾ ਕਈ ਥਾਵਾਂ ਤੇ ਅਰਥ ਸਹੀ ਰੂਪ ਵਿੱਚ ਸਪਸ਼ਟ ਨਹੀਂ ਹੁੰਦਾ ਇਹਨਾਂ 35 ਅੱਖਰਾਂ ਤੋਂ ਬਿਨਾ ਗੁਰਮੁਖੀ ਲਿਪੀ ਵਿੱਚ ਮਾਤਰਾਵਾਂ ਵੀ ਜ਼ਰੂਰੀ ਹਨ ਮਾਤਰਾ ਦੋ ਪ੍ਰਕਾਰ ਦੀਆਂ ਹਨ ਦੀਰਘ ਜਾਂ ਗੁਰੂ ਮਾਤਰਾ ਅਤੇ ਲਘੂ ਮਾਤਰਾ ਪਹਿਲੀ ਮਾਤਰਾ ਮੁਕਤਾ ਜਿਸ ਦਾ ਕੋਈ ਰੂਪ ਅਲੱਗ ਨਹੀਂ ਭਾਵ ਲਿਖਣ ਵਿੱਚ ਨਹੀਂ ਆਉਂਦਾ ਭਾਵ ਜਿਸ ਅੱਖਰ ਨੂੰ ਕੋਈ ਮਾਤਰਾ ਲੱਗੀ ਨਹੀਂ ਦਿਸਦੀ ਉਸ ਨੂੰ ਮੁਕਤੇ ਦੀ ਮਾਤਰਾ ਵਾਲਾ ਅੱਖਰ ਸਮਝਿਆ ਜਾਂਦਾ ਹੈ ਮੁਕਤਾ ਸਿਹਾਰੀ ਅਤੇ ਔਂਕੜ ਲਘੂ ਮਾਤਰਾ ਹਨ ਬਾਕੀ ਕੰਨਾ ਬਿਹਾਰੀ ਦੁਲੈਂਕੜ ਲਾਂ ਦੁਲਾਂ ਹੋੜਾ ਕਨੌੜਾ ਦੀਰਘ ਮਾਤਰਾ ਹੁੰਦੀਆਂ ਹਨ ਟਿੱਪੀ ਅਤੇ ਬਿੰਦੀ ਨੂੰ ਲਗਾਖਰ ਕਿਹਾ ਜਾਂਦਾ ਹੈ ਲਘੂ ਮਾਤਰਾ ਭਾਵ ਜਿਸ ਦੀ ਆਵਾਜ਼ ਛੋਟੀ ਹੈ ਅਤੇ ਗੁਰੂ ਮਾਤਰਾ ਜਾਂ ਦੀਰਘ ਮਾਤਰਾ ਜਿਸ ਦੀ ਆਵਾਜ਼ ਲਘੂ ਮਾਤਰਾ ਨਾਲੋਂ ਦੁਗਣੀ ਭਾਵ ਲੰਬੀ ਆਵਾਜ਼ ਹੈ ਹੁਣ ਮੈਂ ਇਹਨਾਂ ਮਾਤਰਾ ਦਾ ਇੱਕ ਅੱਖਰ ਨਾਲ ਬੁਲਾਉਣ ਦਾ ਯਤਨ ਕਰਾਂਗਾ ਜਿਵੇਂ ਗੱਗਾ ਅੱਖਰ ਲੈ ਲਓ ਗੱਗਾ ਮੁਕਤਾ ਗਾ ਗੱਗਾ ਕੰਨਾ ਗਾ ਗੱਗੇ ਨੂੰ ਸਿਹਾਰੀ ਗੇ ਗੱਗੇ ਨੂੰ ਬਿਹਾਰੀ ਗੀ ਗੱਗੇ ਨੂੰ ਔਂਕੜ ਗੋ ਗੱਗੇ ਨੂੰ ਦਲੈਂਕੜ ਗੂ ਗੱਗੇ ਨੂੰ ਲਾਂ ਗੇ ਗੱਗੇ ਨੂੰ ਦਲਾਵਾਂ ਗਏ ਗੱਗਾ ਹੋੜਾ ਗੋ ਗੱਗਾ ਕਨੌੜਾ ਗਉ ਗੱਗਾ ਟਿੱਪੀ ਗੰ ਗੱਗੇ ਕੰਨਾ ਵਿਦੀ ਗਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦ ਗ੍ਰੰਥ ਵਿੱਚ ਆਈ ਬਾਣੀ ਇਕੱਠੀ ਕੀਤੀ ਹੈ ਬਾਅਦ ਵਿੱਚ ਸ੍ਰੀ ਕਲਗੀਧਰ ਪਾਤਸ਼ਾਹ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ ਸਾਰੀ ਕਵਿਤਾ ਦੇ ਰੂਪ ਵਿੱਚ ਹੈ ਬਾਣੀ ਉਚਾਰਨ ਵਾਲੇ ਅਤੇ ਇਸ ਨੂੰ ਇਕੱਠੀ ਕਰਨ ਵਾਲੇ ਕਵਤਾ ਦੇ ਪਿੰਗਲ ਤੋਂ ਅਣਜਾਣ ਨਹੀਂ ਸਨ ਇਸ ਲਈ ਕਿਧਰੇ ਵੀ ਅੱਖਰ ਲਗ ਮਾਤਰ ਦਾ ਵਾਧਾ ਘਾਟਾ ਨਹੀਂ ਹੈ ਉਸ ਸਮੇਂ ਅਦਕ ਦੀ ਵਰਤੋਂ ਲਿਖਤ ਰੂਪ ਵਿੱਚ ਨਹੀਂ ਸੀ ਅਦਕ ਦੀ ਵਾਧੂ ਵਰਤੋਂ ਕਰਨ ਤੋਂ ਬਿਨਾ ਜਿੱਥੇ ਅਰਥ ਅਨੁਸਾਰ ਲੋੜ ਹੈ ਭਾਵ ਸਹੀ ਅਰਥ ਲੈਣ ਵਾਸਤੇ ਅਦਕ ਦਾ ਵਰਤਣਾ ਜ਼ਰੂਰੀ ਹੈ ਕੋਈ ਹੋਰ ਲਗ ਮਾਤਰ ਅੱਖਰ ਦਾ ਵਾਧੂ ਉਚਾਰਨ ਨਹੀਂ ਕਰਨਾ ਚਾਹੀਦਾ ਇਸ ਨਾਲ ਅਰਥ ਵਿੱਚ ਕਾਫੀ ਅੰਤਰ ਆ ਜਾਵੇਗਾ ਜੋ ਭਾਵ ਤੋਂ ਦੂਰ ਲੈ ਜਾਵੇਗਾ ਜਿੱਥੇ ਸਾਨੂੰ ਅਰਥ ਵੱਧ ਘਟ ਜਾਪਦਾ ਹੈ ਇਹ ਉਸ ਸਮੇਂ ਦੀ ਵਿਆਕਰਨ ਇਸ ਤਰ੍ਹਾਂ ਦੀ ਸੀ ਜਾਂ ਉਥੋਂ ਦੀ ਬੋਲੀ ਦਾ ਪ੍ਰਭਾਵ ਹੈ ਕਈ ਥਾਵਾਂ ਤੇ ਇੱਕ ਹੀ ਅੱਖਰ ਨਾਲ ਲੱਗੀਆਂ ਅਲੱਗ-ਅਲੱਗ ਮਾਤਰਾ ਅਰਥ ਬਦਲ ਦਿੰਦੀਆਂ ਹਨ ਅਤੇ ਕਈ ਥਾਵਾਂ ਤੇ ਪਿੰਗਲ ਅਨੁਸਾਰ ਕਵਤਾ ਨੂੰ ਪੂਰਾ ਕਰਨ ਲਈ ਮਾਤਰਾ ਦਾ ਪ੍ਰਯੋਗ ਕੀਤਾ ਗਿਆ ਹੈ ਕਿਧਰੇ ਕਿਧਰੇ ਇੱਕ ਅੱਖਰ ਨੂੰ ਇਕੱਠੀਆਂ ਹੀ ਦੋ ਮਾਤਰਾਵਾਂ ਦਾ ਪ੍ਰਯੋਗ ਕੀਤਾ ਵੇਖਿਆ ਜਾਂਦਾ ਹੈ ਜਿਵੇਂ ਹੋੜਾ ਅਤੇ ਔਂਕੜ ਉਚਾਰਨ ਤੌਰ ਤੇ ਸ਼ਬਦ ਹੈ ਸੋ ਜਾਣ ਸੱਸੇ ਨੂੰ ਹੋੜਾ ਅਤੇ ਔਂਕੜ ਵੀ ਲੱਗਾ ਦਿਸਦਾ ਹੈ ਇਸ ਨੂੰ ਉਚਾਰਨ ਸਮੇਂ ਡਿਉੜੀ ਆਵਾਜ਼ ਦੇ ਕੇ ਉਚਾਰਨਾ ਹੈ ਭਾਵ ਸੱਸੇ ਨੂੰ ਔਂਕੜ ਹੈ ਸ਼ਬਦ ਹੈ ਸੋ ਜਾਣ ਭਾਵ ਜੇ ਸੱਸੇ ਨੂੰ ਔਂਕੜ ਹੈ ਤਾਂ ਸੱਸੇ ਨੂੰ ਔਂਕੜ ਬੁਲਾਵਾਂਗੇ ਸੁਜਾਨ ਜੇ ਹੋੜਾ ਹੈ ਤਾਂ ਸੋ ਜਾਣ ਜੇ ਸੱਸੇ ਨੂੰ ਦੋਵੇਂ ਔਂਕੜ ਅਤੇ ਹੋੜੇ ਦੀ ਮਾਤਰਾ ਹੈ ਤਾਂ ਸੋ ਜਾਣ ਬੁਲਾਣਾ ਚਾਹੀਦਾ ਹੈ ਤਨ ਅਤੇ ਤਨ ਤੱਦਾ ਅਤੇ ਨੰਨੇ ਅੱਖਰਾਂ ਦਾ ਜੋੜ ਤਨ ਪਰ ਜੇ ਤੱਦੇ ਨੂੰ ਟਿੱਪੀ ਅਤੇ ਨੰਨਾ ਹੈ ਤਾਂ ਤਨ ਕਵਤਾ ਦੀ ਚਾਲ ਨੂੰ ਬਰਕਰਾਰ ਰੱਖਣ ਵਾਸਤੇ ਦੋ ਰੂਪਾਂ ਵਿੱਚ ਲਿਖਿਆ ਗਿਆ ਹੈ ਭਾਵੇਂ ਕਈ ਥਾਵਾਂ ਤੇ ਇਸ ਦਾ ਅਰਥ ਇੱਕੋ ਹੀ ਹੈ ਜਿਵੇਂ ਤੁਖ ਹੈ ਤਨ ਤਨ ਪਿਤਾ ਤਨ ਤਨ ਕੋਲ ਪਰ ਕਈ ਥਾਵਾਂ ਤੇ ਅਰਥ ਵੀ ਤਨ ਅਤੇ ਤਨ ਦੋਹਾਂ ਰੂਪਾਂ ਦਾ ਅਲੱਗ-ਅਲੱਗ ਅਰਥ ਦਿੰਦਾ ਹੈ ਅੱਖਰ ਊੜੇ ਤੋਂ ਡਾੜੇ ਤੱਕ 35 ਅੱਖਰਾਂ ਵਿੱਚੋਂ ਦੋ ਜਾਂ ਦੋ ਤੋਂ ਵੱਧ ਅੱਖਰਾਂ ਦੇ ਜੋੜ ਨੂੰ ਸ਼ਬਦ ਕਿਹਾ ਜਾਂਦਾ ਹੈ ਜਿਸ ਦਾ ਕੋਈ ਭਾਵ ਸਮਝਿਆ ਜਾ ਸਕੇ ਕਈ ਵਾਰ ਕੇਵਲ ਅੱਖਰਾਂ ਦੇ ਜੋੜ ਹੀ ਸ਼ਬਦ ਦਾ ਭਾਵ ਸਪਸ਼ਟ ਕਰ ਦਿੰਦੇ ਹਨ ਪਰ ਕਈ ਵੇਰ ਮਾਤਰਾ ਤੋਂ ਬਿਨਾ ਸ਼ਬਦ ਦਾ ਭਾਵ ਸਪਸ਼ਟ ਨਹੀਂ ਹੁੰਦਾ ਕਵਿਤਾ ਵਿੱਚ ਮਾਤਰਾ ਦਾ ਲਿਖਤੀ ਰੂਪ ਵਿੱਚ ਵੱਧ ਘੱਟ ਹੋਣਾ ਜਾਂ ਲਿਖੀਆਂ ਮਾਤਰਾ ਨੂੰ ਠੀਕ ਨਾ ਬੁਲਾਉਣਾ ਜਾਂ ਬਿਲਕੁਲ ਨਾ ਬੁਲਾਉਣਾ ਜਾਂ ਵੱਧ ਬੁਲਾਉਣ ਨਾਲ ਅਰਥ ਸਪਸ਼ਟ ਨਹੀਂ ਹੁੰਦਾ ਆਮ ਤੌਰ ਤੇ ਬਾਣੀ ਪੜਨ ਸਮੇਂ ਮਾਤਰਾ ਸਿਹਾਰੀ ਅਤੇ ਔਂਕੜ ਨੂੰ ਵਾਧੂ ਜਾਣ ਬੁਲਾਉਣ ਤੋਂ ਸੰਕੋਚ ਕਰਦੇ ਹਾਂ ਮੈਂ ਇੱਥੇ ਬਾਣੀ ਅਨੁਸਾਰ ਸੰਖੇਪ ਰੂਪ ਵਿੱਚ ਮਾਤਰਾ ਦੇ ਹਿਸਾਬ ਨਾਲ ਅਰਥ ਵਿੱਚ ਆਏ ਅੰਤਰ ਬਾਰੇ ਦੱਸਣ ਦਾ ਯਤਨ ਕਰਾਂਗਾ ਜਿਵੇਂ ਤੋਕ ਹੈ ਗੁਣ ਕਾਮਣ ਕਾਮਣ ਹੀ ਕਰੇ ਤੋ ਪਿਆਰੇ ਕੋ ਪਾਵੈ ਇਸ ਤੋਕ ਵਿੱਚ ਪਹਿਲੇ ਕਾਮਣ ਸ਼ਬਦ ਦਾ ਨਾਣਾ ਅੱਖਰ ਮੁਕਤਾ ਹੈ ਅਤੇ ਦੂਜੇ ਕਾਮਣੀ ਸ਼ਬਦ ਨੂੰ ਨਾਣੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੈ ਅਰਥ ਅਨੁਸਾਰ ਪਹਿਲਾ ਕਾਮਣ ਸ਼ਬਦ ਟੂਣੇ ਦਾ ਅਰਥ ਦਿੰਦਾ ਹੈ ਅਤੇ ਦੂਸਰਾ ਕਾਮਣੀ ਸ਼ਬਦ ਸਿਹਾਰੀ ਵਾਲੇ ਤੋਂ ਭਾਵ ਹੈ ਇਸਤਰੀ ਇਸ ਤਰ੍ਹਾਂ ਇਸ ਤੁਕ ਦਾ ਅਰਥ ਹੈ ਜੇ ਇਸਤਰੀ ਆਪਣੇ ਪਿਆਰੇ ਨੂੰ ਗੁਣਾ ਰੂਪੀ ਟੂਣਾ ਕਰਦੀ ਹੈ ਤਾਂ ਉਸ ਨੂੰ ਪ੍ਰਾਪਤ ਕਰ ਲੈਂਦੀ ਹੈ ਮੇਰਾ ਕਹਿਣ ਤੋਂ ਭਾਵ ਹੈ ਇੱਕ ਹੀ ਸ਼ਬਦ ਨੂੰ ਲੱਗੀਆਂ ਅਲੱਗ-ਅਲੱਗ ਮਾਤਰਾ ਨੇ ਸ਼ਬਦ ਦੇ ਅਰਥ ਵਿੱਚ ਕਿੰਨਾ ਅੰਤਰ ਲਿਆਂਦਾ ਗੁਰਬਾਣੀ ਦੇ ਪਾਠ ਕਰਨ ਸਮੇਂ ਇਹਨਾਂ ਮਾਤਰਾਵਾਂ ਨੂੰ ਲਿਖੀਆਂ ਅਨੁਸਾਰ ਠੀਕ ਢੰਗ ਨਾਲ ਬੋਲਿਆ ਜਾਵੇ ਭਾਵ ਲਘੂ ਦੀ ਦੀਰਘ ਅਤੇ ਦੀਰਘ ਦੀ ਲਘੂ ਨਾਮ ਬਣਾਇਆ ਜਾਵੇ ਨਹੀਂ ਤਾਂ ਛੰਦ ਦੀ ਲੈ ਤੇ ਅਤੇ ਉਸ ਦੇ ਅਰਥ ਤੇ ਚੰਗਾ ਅਸਰ ਨਹੀਂ ਹੋਵੇਗਾ ਇੱਕ ਹੀ ਅੱਖਰ ਨੂੰ ਲੱਗੀਆਂ ਅਲੱਗ-ਅਲੱਗ ਮਾਤਰਾ ਅਲੱਗ-ਅਲੱਗ ਅਰਥ ਦਿੰਦੀਆਂ ਹਨ ਜਿਵੇਂ ਜੱਜਾ ਪੱਪਾ ਜਪ ਸ਼ਬਦ ਲੈ ਲਈਏ ਇਹ ਸ਼ਬਦ ਵਿੱਚ ਜੱਜਾ ਅਤੇ ਪੱਪਾ ਦੋ ਮੁਕਤੇ ਅੱਖਰਾਂ ਦਾ ਜੋੜ ਹੈ ਜਿਸ ਦਾ ਅਰਥ ਹੈ ਜਪ ਕਰਨ ਵਾਸਤੇ ਕਿਹਾ ਗਿਆ ਹੈ ਭਾਵ हे ਪ੍ਰਾਣੀ ਤੂੰ ਪਰਮੇਸ਼ਰ ਨੂੰ ਜਪ ਭਾਵ ਸੰਬੋਧਨ ਕੀਤਾ ਹੈ ਜੇ ਜੱਜੇ ਨੂੰ ਕੰਨਾ ਪੱਪਾ ਹੋਵੇਗਾ ਤਾਂ ਜਾਪ ਇਹ ਜਾਪ ਕਿਰਿਆ ਵੀ ਹੈ ਅਤੇ ਸੰਗਿਆ ਵੀ ਹੈ ਭਾਵ ਮੰਤਰ ਜਿੱਥੇ ਜੱਜਾ ਅਤੇ ਪੱਪਾ ਔਂਕੜ ਨਾਲ ਆਵੇਗਾ ਜੱਜਾ ਪੱਪੇ ਨੂੰ ਔਂਕੜ ਤਾਂ ਜਾਪ ਬਾਣੀ ਦਾ ਵਾਚਕ ਹੋਵੇਗਾ ਭਾਵ ਨਾਉ ਬਣ ਜਾਵੇਗਾ ਜੇ ਜੱਜਾ ਮੁਕਤਾ ਅਤੇ ਪੱਪੇ ਨੂੰ ਸਿਹਾਰੀ ਲੱਗੀ ਦੇਸ਼ ਦੀ ਹੈ ਤਾਂ ਉੱਥੇ ਜਪਣ ਕਰਕੇ ਇਹਦਾ ਭਾਵ ਮਿਲਦਾ ਹੈ ਮੇਰੀ ਇਸ ਬੇਨਤੀ ਤੋਂ ਭਾਵ ਹੈ ਮਾਤਰਾ ਦਾ ਘਟਵੱਧ ਬੋਲਣ ਨਾਲ ਅਰਥ ਵਿੱਚ ਅੰਤਰ ਆਉਂਦਾ ਹੈ ਇੱਕ ਤੁਗ ਹੈ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਇਸ ਵਿੱਚ ਪਹਿਲੇ ਬੀਜ ਸ਼ਬਦ ਦੇ ਜੱਜੇ ਅੱਖਰ ਨੂੰ ਔਂਕੜ ਲੱਗਾ ਹੋਇਆ ਹੈ ਜਿਸ ਦਾ ਭਾਵ ਹੈ ਬੀਜ ਦਾਣਾ ਕਿਸੇ ਬਨਸਪਤੀ ਦਾ ਬੀਜ ਜੋ ਦਾਣੇ ਦੇ ਰੂਪ ਵਿੱਚ ਹੁੰਦਾ ਹੈ ਦੂਸਰੇ ਬੀਜ ਸ਼ਬਦ ਦੇ ਜੱਜੇ ਅੱਖਰ ਨੂੰ ਸਿਹਾਰੀ ਲੱਗੀ ਹੈ ਇਸ ਦਾ ਅਰਥ ਹੈ ਬੀਜਣਾ ਇਹ ਕਿਰਿਆ ਹੋ ਜਾਵੇਗੀ ਮੈਂ ਆਪਣੇ ਪ੍ਰਸੰਗ ਨੂੰ ਵਧਾਉਣ ਤੋਂ ਸੰਕੋਚ ਕਰਕੇ ਸੰਖੇਪ ਵਿੱਚ ਅਰਜ ਕਰਾਂਗਾ ਕਿਸੇ ਇੱਕ ਹੀ ਸ਼ਬਦ ਨੂੰ ਪੋਲਾ ਅਤੇ ਕੱਸ ਕੇ ਬੋਲਣ ਨਾਲ ਵੀ ਅਰਥ ਵਿੱਚ ਅੰਤਰ ਆਉਂਦਾ ਹੈ ਜਿਵੇਂ ਮੰਮੇ ਨੂੰ ਕੰਨਾ ਤੱਤੇ ਨੂੰ ਕੰਨਾ ਦੋ ਅੱਖਰਾਂ ਨੂੰ ਜੋੜਨ ਤੇ ਸ਼ਬਦ ਬਣੇਗਾ ਮਾਤਾ ਗੁਰਬਾਣੀ ਦੀ ਤੋਖ ਹੈ ਤੂੰ ਹੈ ਪਿਤਾ ਤੂੰ ਹੈ ਮੇਰਾ ਮਾਤਾ ਜੇ ਇਸ ਨੂੰ ਪੋਲਾ ਪੜੋਗੇ ਤਾਂ ਮਾਤਾ ਦਾ ਅਰਥ ਹੋਵੇਗਾ ਮਾਂ ਭਾਵ ਜਨਮ ਦੇਣ ਵਾਲੀ ਇੱਕ ਹੋਰ ਤੁਖ ਹੈ ਮਾਤਾ ਪੈਸਾ ਅਮੋਹਾ ਜਾਏ ਇਹਨੂੰ ਪੋਲਾ ਨਹੀਂ ਪੜਨਾ ਇਸ ਨੂੰ ਕੱਸ ਕੇ ਮਾਤਾ ਪੜਾਂਗੇ ਤਾਂ ਅਰਥ ਦੇਵੇਗਾ ਅਮੋੜ ਭਾਵ ਪੈਸਾ ਰੂਪੀ ਮਨ ਅਮੋੜ ਹੈ ਇਸੇ ਤਰ੍ਹਾਂ ਤੀਸਰੀ ਤੁਕ ਹੈ ਜਿਸ ਵਿੱਚ ਮਾਤਾ ਸ਼ਬਦ ਵਰਤਿਆ ਹੈ ਤੇਰਾ ਜਨ ਰਾਮ ਰਸਾਇਣ ਮਾਤਾ ਇੱਥੇ ਕੱਸ ਕੇ ਮਾਤਾ ਪੜਾਂਗੇ ਅਰਥ ਦੇਵੇਗਾ ਮਸਤ ਇੱਕੋ ਹੀ ਰੂਪ ਵਿੱਚ ਲਿਖੇ ਹੋਏ ਸ਼ਬਦ ਨੂੰ ਅਲੱਗ-ਅਲੱਗ ਰੂਪਾਂ ਵਿੱਚ ਉਚਾਰਨ ਨਾਲ ਅਰਥ ਵਿੱਚ ਅੰਤਰ ਆਵੇਗਾ ਇਸ ਲਈ ਸ਼ੁੱਧ ਉਚਾਰਨ ਕਰਨ ਲਈ ਅਰਥ ਬੋਧ ਹੋਣਾ ਜ਼ਰੂਰੀ ਹੈ ਹੋਰ ਪ੍ਰਮਾਣ ਦਿਆਂ ਕਿਸੇ ਸ਼ਬਦ ਨੂੰ ਪੋਲਾ ਜਾਂ ਕੱਸ ਕੇ ਬੋਲਣ ਨਾਲ ਅਰਥ ਵਿੱਚ ਕਿੰਨਾ ਅੰਤਰ ਆਉਂਦਾ ਹੈ ਜਿਵੇਂ ਬੱਬੇ ਨੂੰ ਲਾਂ ਅਤੇ ਲੱਲੇ ਨੂੰ ਕੰਨਾ ਤੁਕ ਹੈ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਪੋਲਾ ਪੜਾਂਗੇ ਤਾਂ ਅਰਥ ਦੇਵੇਗਾ ਸੰਤ ਟਾਲ ਕੀ ਬੇਲਾ ਪਰ ਜੇ ਬੇਲਾ ਪੜਾਂਗੇ ਤਾਂ ਜੰਗਲ ਦਾ ਅਰਥ ਹੋਵੇਗਾ ਜੋ ਕਿ ਇਸ ਤੋਂ ਅਨੁਸਾਰ ਠੀਕ ਨਹੀਂ ਬੇਲਾ ਤੋਂ ਭਾਵ ਹੈ ਬੇਲਾ ਪਰ ਜੇ ਕੱਸ ਕੇ ਬੋਲਾਂਗੇ ਤਾਂ ਬੇਲਾ ਪੜਨ ਨਾਲ ਅਰਥ ਦੇਵੇਗਾ ਜੰਗਲ ਜੋ ਪ੍ਰਕਰਨ ਅਨੁਸਾਰ ਠੀਕ ਅਰਥ ਨਹੀਂ ਦੇਵੇਗਾ ਇੱਕ ਹੋਰ ਤੁਕ ਹੈ ਜਿਸ ਵਿੱਚ ਸ਼ਬਦ ਬੱਬੇ ਨੂੰ ਕੰਨਾ ਸੱਸਾ ਅਤੇ ਨੰਨਾ ਤਿੰਨ ਅੱਖਰਾਂ ਦਾ ਜੋੜ ਹੈ ਬਾਸਨ ਇਕ ਤੋਖ ਹੈ ਬਾਸਨ ਮਾਨ ਚਰਾਵਹਿ ਉਪਰ ਕਾਠੀ ਧੋਏ ਜਲਾਵਹਿ ਇਹਨੂੰ ਕੱਸ ਕੇ ਬੋਲਣ ਨਾਲ ਅਰਥ ਦੇਵੇਗਾ ਬਾਸਨ ਮਾਨ ਚਰਾਵਹਿ ਉਪਰ ਕਾਠੀ ਧੋਏ ਜਲਾਵਹਿ ਭਾਵ ਬਰਤਨ ਪਰ ਇੱਕ ਦੂਸਰੀ ਤੁਖ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸੋ ਜੋ ਦਹਨ ਦਿਸਤਾਇਓ ਇੱਥੇ ਬਾਸਨ ਸ਼ਬਦ ਪੋਲਾ ਪੜਨਾ ਹੈ ਬਾਸ਼ਨਾ ਭਾਵ ਇਛਾਵਾਂ ਪੋਲਾ ਅਤੇ ਕੱਸ ਕੇ ਬੋਲਣ ਨਾਲ ਅਰਥ ਵਿੱਚ ਕਿੰਨਾ ਅੰਤਰ ਆਉਂਦਾ ਹੈ ਆਸਾ ਦੀ ਵਾਰ ਦੇ 10ਵੇਂ ਸ਼ਲੋਕ ਵੱਲ ਧਿਆਨ ਦਿਓ ਇੱਕ ਤੁਕ ਹੈ ਕੂੜ ਮੀਆਂ ਕੂੜ ਬੀਬੀ ਬੱਬੇ ਨੂੰ ਬੀ ਬਿਆਰੀ ਬੱਬੇ ਨੂੰ ਬੀ ਬਿਆਰੀ ਇਹਨੂੰ ਪੋਲਾ ਪੜਾਂਗੇ ਤਾਂ ਅਰਥ ਦੇਵੇਗਾ ਕੂੜ ਮੀਆਂ ਕੂੜ ਬੀਬੀ ਜੇ ਇਹਨੂੰ ਬੀਬੀ ਪੜਾਂਗੇ ਤਾਂ ਅਰਥ ਠੀਕ ਨਹੀਂ ਦੇਵੇਗਾ ਭਾਵ ਕੂੜ ਮੀਆਂ ਕੂੜ ਬੀਬੀ ਬੀਵੀ ਭਾਵ ਇਸਤਰੀ ਪਰ ਜੇ ਬੀਬੀ ਪੜਾਂਗੇ ਉਹ ਇੱਕ ਨੇਕ ਔਰਤ ਦਾ ਅਰਥ ਦੇਵੇਗਾ ਸੋ ਦੋ ਸ਼ਬਦ ਜਿਸ ਵਿੱਚ ਪਹਿਲੇ ਸ਼ਬਦ ਦਾ ਅਖੀਰਲਾ ਅੱਖਰ ਅਤੇ ਦੂਸਰੇ ਸ਼ਬਦ ਦਾ ਪਹਿਲਾ ਅੱਖਰ ਇੱਕੋ ਹੀ ਹੋਣ ਤਾਂ ਉਹਨਾਂ ਨੂੰ ਬੋਲਣ ਸਮੇਂ ਸਾਵਧਾਨੀ ਵਰਤਣੀ ਪਵੇਗੀ ਜਿਸ ਤਰ੍ਹਾਂ ਰਾਗਮਾਲਾ ਦੀ ਇੱਕ ਤੁਕ ਹੈ ਕਮਲ ਕੁਸਮ ਚੰਪਕ ਕੇ ਨਾਮਾ ਇਸ ਨੂੰ ਆਮ ਤੌਰ ਤੇ ਇਸ ਤਰ੍ਹਾਂ ਸੁਣਦੇ ਹਾਂ ਚੱਚੇ ਨੂੰ ਟਿੱਪੀ ਪੱਪਾ ਅਤੇ ਕੱਕਾ ਅੱਗੇ ਕੇ ਸ਼ਬਦ ਹੈ ਜੇ ਜਲਦੀ ਨਾਲ ਪੜਾਂਗੇ ਤਾਂ ਅੱਖਰ ਜਿਸ ਨੂੰ ਲਾਂ ਦੀ ਮਾਤਰਾ ਹੈ ਉਸ ਦੀ ਹੀ ਆਵਾਜ਼ ਆਵੇਗੀ ਚੰਪਕੇ ਚੰਪਕ ਸ਼ਬਦ ਦਾ ਕੱਕਾ ਅੱਖਰ ਨਹੀਂ ਬੋਲੇਗਾ ਸੋ ਇਸ ਨੂੰ ਚੰਪਕ ਨੂੰ ਅਲੱਗ ਅਤੇ ਕੇ ਨੂੰ ਅਲੱਗ ਬੋਲਣਾ ਹੀ ਸ਼ੁੱਧ ਹੋਵੇਗਾ ਚੰਪਕ ਕੇ ਬੋਲਣਾ ਹੈ ਇਸ ਤਰ੍ਹਾਂ ਹੈ ਜਨ ਨਾਨਕ ਵੀ ਜਲਦੀ ਬੋਲਣ ਨਾਲ ਜਨ ਸ਼ਬਦ ਦਾ ਨੰਨਾ ਅੱਖਰ ਨਹੀਂ ਬੋਲੇਗਾ ਜਨ ਨਾਨਕ ਸਹੀ ਉਚਾਰ ਨਹੀਂ ਆਏ ਜਨ ਨਾਨਕ ਭਾਵ ਇੱਕੋ ਜਿਹੇ ਸ਼ਬਦ ਨੂੰ ਸਹੀ ਬੋਲਣ ਲਈ ਪਹਿਲੇ ਅਤੇ ਦੂਜੇ ਸ਼ਬਦ ਵਿੱਚ ਅੰਤਰ ਰੱਖੋ ਇਹੋ ਜਿਹੇ ਸ਼ਬਦ ਨੂੰ ਸਹੀ ਬੋਲਣ ਲਈ ਪਹਿਲੇ ਅਤੇ ਦੂਜੇ ਸ਼ਬਦ ਵਿੱਚ ਅੰਤਰ ਰੱਖੋ ਅਲੱਗ-ਅਲੱਗ ਬੋਲੋ ਇਸ ਲਈ ਗੁਰਬਾਣੀ ਦਾ ਸਹੀ ਅਰਥ ਸਮਝਣ ਲਈ ਸ਼ੁੱਧ ਉਚਾਰਨ ਹੋਣਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਮੈਂ ਅਦਕ ਬਾਰੇ ਬੇਨਤੀ ਕੀਤੀ ਸੀ ਜਿਸ ਦਾ ਆਕਾਰ ਸੁਦੀ ਤੀਜ ਜਾਂ ਚੌਥ ਦੇ ਚੰਦਰਮਾ ਦੇ ਆਕਾਰ ਨਾਲ ਮਿਲਦਾ ਹੈ ਅਤੇ ਸ਼ਬਦ ਦੇ ਉੱਪਰ ਲਿਖਿਆ ਜਾਂਦਾ ਹੈ ਉਹ ਸ਼ਬਦ ਨੂੰ ਦਬਾ ਕੇ ਪੜ੍ਹਨਾ ਹੁੰਦਾ ਹੈ ਸ੍ਰੀ ਆਦਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਪ੍ਰਯੋਗ ਲਿਖਤੀ ਰੂਪ ਵਿੱਚ ਨਹੀਂ ਮਿਲਦਾ ਪਰ ਸਹੀ ਅਰਥ ਸਮਝਣ ਲਈ ਇਸ ਦਾ ਉਚਾਰਨਾ ਜ਼ਰੂਰੀ ਹੋ ਜਾਂਦਾ ਹੈ ਜਿਵੇਂ ਤੁਖ ਹੈ ਫਰੀਦਾ ਕੰਨ ਮੁਸੱਲਾ ਸੂਖ ਗਲ ਦਿਲ ਕਾਤੀ ਗੁੜਵਾਤ ਇੱਥੇ ਮੁਸੱਲਾ ਸ਼ਬਦ ਤੇ ਅਦਕ ਨਹੀਂ ਪਰ ਪੜਨ ਸਮੇਂ ਉਸ ਨੂੰ ਮੁਸਲਾ ਨਹੀਂ ਪੜਾਂਗੇ ਮੁਸੱਲਾ ਪੜਾਂਗੇ ਤਾਂ ਸਹੀ ਅਰਥ ਦੇਵੇਗਾ ਭਾਵ ਨਮਾਜ਼ ਪੜਨ ਸਮੇਂ ਧਰਤੀ ਦੇ ਵਿਛਾਉਣ ਵਾਲਾ ਆਸਣ ਪਰ ਜੇ ਮੁਸਲਾ ਪੜਾਂਗੇ ਤਾਂ ਅਰਥ ਦੇਵੇਗਾ ਇਸਲਾਮ ਧਰਮ ਨੂੰ ਮੰਨਣ ਵਾਲਾ ਮਨੁੱਖ ਇਹ ਸ਼ਬਦ ਅਨਾਦਰਵਾਚਕ ਹੈ ਪਰ ਇੱਥੇ ਸਹੀ ਅਰਥ ਮੁਸੱਲਾ ਪੜਨ ਤੇ ਹੀ ਮਿਲੇਗਾ ਕਈ ਥਾਵਾਂ ਤੇ ਇੱਕੋ ਤਰ੍ਹਾਂ ਦੇ ਸ਼ਬਦ ਨੂੰ ਇੱਕੋ ਤਰ੍ਹਾਂ ਉਚਾਰਨ ਨਾਲ ਤੁਕ ਅਨੁਸਾਰ ਅਲੱਗ-ਅਲੱਗ ਅਰਥ ਮਿਲਦੇ ਹਨ ਜਿਵੇਂ ਭਗਤ ਕਬੀਰ ਜੀ ਦਾ ਸ਼ਲੋਕ ਹੈ ਇੱਥੇ ਮੈਂ ਕੌਣ ਸ਼ਬਦ ਦੀ ਗੱਲ ਕਰਾਂਗਾ ਕੱਕੇ ਨੂੰ ਕੰਨਾ ਅਤੇ ਨੰਨਾ ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ ਦਿਸੈ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਇੱਥੇ ਕਾਨ ਸ਼ਬਦ ਤੋਂ ਭਾਵ ਹੈ ਕਾਨੇ ਸਰਕੜਾ ਕਾਨ ਸ਼ਬਦ ਦੇ ਪ੍ਰਯੋਗ ਵਾਲੀ ਇੱਕ ਹੋਰ ਤੁਕ ਹੈ ਮੰਤਰ ਦਿਓ ਗੁਰ ਕਾਨ ਇੱਥੇ ਕਾਨ ਤੋਂ ਭਾਵ ਹੈ ਕੰਨ ਭਾਵ ਗੁਰੂ ਜੀ ਨੇ ਕੰਨ ਵਿੱਚ ਮੰਤਰ ਦਿੱਤਾ ਇਸੇ ਤਰ੍ਹਾਂ ਕੱਕੇ ਨੂੰ ਕੰਨਾ ਅਤੇ ਨੰਨੇ ਦੇ ਜੋੜ ਤੋਂ ਬਣਿਆ ਕਾਨ ਸ਼ਬਦ ਦੀ ਇੱਕ ਹੋਰ ਤੁਕ ਹੈ ਪ੍ਰੇਮ ਕੇ ਕਾਨ ਲਗੇ ਤਨ ਭੀਤਰ ਵੈਦ ਕੇ ਜਾਣਾ ਕਾਰੀ ਜੀਓ ਇੱਥੇ ਕਾਨ ਸ਼ਬਦ ਤੋਂ ਭਾਵ ਬਾਣ ਹੈ ਤੀਰ ਹੈ ਇਸ ਤਰ੍ਹਾਂ ਇੱਕੋ ਤਰ੍ਹਾਂ ਹੀ ਸ਼ਬਦ ਉਚਾਰਨ ਤੇ ਪ੍ਰਸੰਗਕ ਤੌਰ ਤੇ ਅਰਥ ਬਦਲ ਜਾਵੇਗਾ 35 ਅੱਖਰੀ ਵਿੱਚ ਪੰਜ ਪੰਜ ਅੱਖਰਾਂ ਦੀਆਂ ਸੱਤ ਪੰਕਤੀਆਂ ਹਨ ਇੱਕ ਪਹਿਲੀ ਪੰਕਤੀ ਊੜੇ ਐੜੇ ਵਾਲੀ ਅਤੇ ਅਖੀਰਲੀ ਪੰਕਤੀ ਜਈਏ ਰਾਰੇ ਵਾਲੀ ਨੂੰ ਛੱਡ ਕੇ ਵਿਚਕਾਰਲੀਆਂ ਪੰਕਤੀਆਂ ਦੇ ਅਖੀਰਲੇ ਪੰਜ ਅੱਖਰ ਨੰਗਾ ਨੰਨਾ ਅਣਾਣਾ ਨੰਨਾ ਅਤੇ ਮੰਮਾ ਇਹਨਾਂ ਅੱਖਰਾਂ ਨੂੰ ਅਨੁਨਾਸਿਕ ਕਿਹਾ ਜਾਂਦਾ ਹੈ ਭਾਵ ਨੱਕ ਦੀ ਸਹਾਇਤਾ ਨਾਲ ਹੀ ਬੋਲੇ ਜਾਂਦੇ ਹਨ ਅਣਗਹਿਦੀ ਨਾਲ ਬੁਲਾਏ ਗਏ ਇਹਨਾਂ ਅੱਖਰਾਂ ਨਾਲ ਬਿੰਦੀ ਵਾਧੂ ਲੱਗ ਜਾਂਦੀ ਹੈ ਇਹਨਾਂ ਤੋਂ ਪਰਹੇਜ਼ ਕਰਨਾ ਵੀ ਜ਼ਰੂਰੀ ਹੈ ਇਹਨਾਂ ਉਪਰੋਕਤ ਪੰਜ ਪੰਕਤੀਆਂ ਵਿੱਚ ਆਇਆ ਹਰ ਚੌਥਾ ਅੱਖਰ ਗੱਗਾ ਛੱਜਾ ਟੱਡਾ ਤੱਦਾ ਅਤੇ ਪੱਬਾ ਇਹਨਾਂ ਅੱਖਰਾਂ ਨੂੰ ਬਣਾਉਣ ਵੇਲੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹਨਾਂ ਅੱਖਰਾਂ ਨੂੰ ਉਚਾਰਨ ਕਰਨ ਸਮੇਂ ਦੇਖਣਾ ਹੈ ਜੇ ਇਹਨਾਂ ਅੱਖਰਾਂ ਵਿੱਚੋਂ ਇੱਕ ਅੱਖਰ ਕਿਸੇ ਸ਼ਬਦ ਦੇ ਮੁੱਢ ਵਿੱਚ ਹੈ ਤਾਂ ਉਸ ਅੱਖਰ ਦਾ ਉਚਾਰਨ ਉਸ ਅੱਖਰ ਦਾ ਸਹੀ ਰੂਪ ਹੀ ਹੋਵੇਗਾ ਪਰ ਜੇ ਉਹੀ ਅੱਖਰ ਕਿਸੇ ਸ਼ਬਦ ਦੇ ਦੂਸਰੇ ਜਾਂ ਤੀਸਰੇ ਸਥਾਨ ਤੇ ਆਏਗਾ ਤਾਂ ਉਸ ਦਾ ਉਚਾਰਨ ਦਾ ਰੂਪ ਬਦਲ ਜਾਵੇਗਾ ਉਦਾਹਰਨ ਵਜੋਂ ਥੱਦਾ ਅੱਖਰ ਹੈ ਤੋ ਹੈ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹ ਜਾਈ ਨਿਤ ਨਿਤ ਰਖ ਉਰਤਾਰੋ ਇਹਨਾਂ ਤੁਕਾਂ ਵਿੱਚੋਂ ਸ਼ਬਦ ਦੀ ਪਹਿਲੀ ਤੁਕ ਵਿੱਚ ਤੱਦਾ ਅੱਖਰ ਊੜੇ ਅੱਖਰ ਤੋਂ ਬਾਅਦ ਹੈ ਇਸ ਲਈ ਉਚਾਰਨ ਸਮੇਂ ਭਾਰਾ ਕਰਕੇ ਬੁਲਾਉਣਾ ਹੈ ਬੋਲਾਂਗੇ ਉਧਾਰੋ ਉਹ ਧਾਰੋ ਨਹੀਂ ਕਾਂਗੇ ਦੂਜੀ ਤੁਕ ਵਿੱਚ ਉਰ ਧਾਰੋ ਪਾਠ ਹੈ ਜਿਸ ਵਿੱਚ ਧਾਰੋ ਸ਼ਬਦ ਵਿੱਚ ਤੱਦਾ ਅੱਖਰ ਆਰੰਭ ਵਿੱਚ ਆਇਆ ਹੈ ਇਸ ਵਿੱਚ ਤੱਦੇ ਅੱਖਰ ਦਾ ਅਸਲੀ ਰੂਪ ਰਹੇਗਾ ਧਾਰੋ ਧਾਰੋ ਨਹੀਂ ਬੋਲਾਂਗੇ ਇਸੇ ਤਰ੍ਹਾਂ ਯਈਏ ਅੱਖਰ ਦਾ ਪ੍ਰਯੋਗ ਉਚਾਰਨ ਸਮੇਂ ਹਾਲਾਤ ਅਨੁਸਾਰ ਕਈ ਤਰ੍ਹਾਂ ਕੀਤਾ ਜਾਂਦਾ ਹੈ ਜੇ ਸ਼ਬਦ ਦੇ ਮੁੱਢ ਵਿੱਚ ਹੈ ਤਾਂ ਉਸ ਦਾ ਅਸਲੀ ਰੂਪ ਹੋਵੇਗਾ ਜਿਵੇਂ ਯਕ ਅਰਜ ਗੁਫਤਮ ਪੇਸ਼ ਤੋ ਦਰਗੋਸ ਕੁਨ ਕਰਤਾਰ ਯਕ ਬੋਲਾਂਗੇ ਯਹ ਵਾਲਾ ਆਪਣੀ ਲੀਜੈ ਇਹ ਦਾ ਅਸਲੀ ਰੂਪ ਰਹੇਗਾ ਪਰ ਜੇ ਕਿਸੇ ਸ਼ਬਦ ਵਿੱਚ ਕਿਸੇ ਅੱਖਰ ਤੋਂ ਬਾਅਦ ਹੈ ਤਾਂ ਉਸ ਦੇ ਉਚਾਰਨ ਸਮੇਂ ਕਈ ਰੂਪ ਹਨ ਜਿਵੇਂ ਪੱਬਾ ਯਈਏ ਨੂੰ ਕੰਨਾ ਪਈਆ ਦੇ ਜੋੜ ਤੋਂ ਬਣਿਆ ਸ਼ਬਦ ਅਰਥ ਅਨੁਸਾਰ ਭਇਆ ਵੀ ਬੋਲਿਆ ਜਾ ਸਕਦਾ ਹੈ ਅਤੇ ਭਈਆ ਵੀ ਜਿੱਥੇ ਭਇਆ ਪੜਾਂਗੇ ਉੱਥੇ ਹੋਣਾ ਹੈ ਅਤੇ ਜਿੱਥੇ ਭਈਆ ਪੜਾਂਗੇ ਉੱਥੇ ਭਰਾ ਦਾ ਅਰਥ ਦੇਵੇਗਾ ਇਸ ਬਾਰੇ ਗੱਲ ਵਧਨ ਦੇ ਡਰ ਤੋਂ ਮੈਂ ਹੋਰ ਜਈਏ ਅੱਖਰ ਬਾਰੇ ਗੱਲ ਨਹੀਂ ਕਰਾਂਗਾ ਅੱਧੇ ਅੱਖਰ ਦਾ ਪ੍ਰਯੋਗ ਗੁਰਬਾਣੀ ਵਿੱਚ ਆਮ ਹੋਇਆ ਦੇਖਦੇ ਹਾਂ ਜਿਵੇਂ ਸ਼ਬਦ ਕਿਰਪਾ ਹੈ ਕੱਕੇ ਨੂੰ ਸਿਹਾਰੀ ਰਾਰਾ ਪੂਰਾ ਅਤੇ ਪੱਪੇ ਨੂੰ ਕੰਨਾ ਇਸ ਦਾ ਉਚਾਰਨ ਹੋਵੇਗਾ ਕਿਰਪਾ ਇਸ ਦਾ ਦੂਸਰਾ ਰੂਪ ਕੇ ਨੂੰ ਸਿਹਾਰੀ ਕੱਕੇ ਅੱਖਰ ਦੇ ਪੈਰੀ ਰਾਰਾ ਅਤੇ ਪੱਪੇ ਨੂੰ ਕੰਨਾ ਇਸ ਦਾ ਉਚਾਰਨ ਹੋਵੇਗਾ ਕਿਰਪਾ ਇਸ ਅੱਧੇ ਅੱਖਰ ਦਾ ਨਿਯਮ ਪਹਿਲਾਂ ਸ਼ਬਦ ਦੇ ਮੁੱਢ ਦਾ ਪੂਰਾ ਅੱਖਰ ਮੁਕਤੇ ਦੇ ਰੂਪ ਵਿੱਚ ਬੋਲੇਗਾ ਇਸ ਪੂਰੇ ਅੱਖਰ ਨੂੰ ਲੱਗੀ ਮਾਤਰਾ ਨਹੀਂ ਬੁਲਾਉਣੀ ਇਹ ਅੱਖਰ ਮੁਕਤੇ ਦੇ ਰੂਪ ਵਿੱਚ ਬੁਲਾਓ ਫਿਰ ਅੱਧਾ ਅੱਖਰ ਪਹਿਲੇ ਅੱਖਰ ਨੂੰ ਲੱਗੀ ਮਾਤਰਾ ਸਹਿਤ ਅਤੇ ਬਾਅਦ ਵਿੱਚ ਇਸ ਤੋਂ ਬਾਅਦ ਦੇ ਅੱਖਰ ਇਸ ਨਿਯਮ ਅਨੁਸਾਰ ਕਿਰਪਾ ਪੜਨਾ ਹੀ ਸ਼ੁੱਧ ਹੋਵੇਗਾ ਪਰ ਜੇ ਪਹਿਲਾ ਅੱਖਰ ਮੁਕਤਾ ਹੈ ਤਾਂ ਫਿਰ ਉਸ ਦੇ ਉਚਾਰਨ ਦਾ ਰੂਪ ਹੋਰ ਹੋਵੇਗਾ ਜਿਵੇਂ ਪੱਪਾ ਰਾਰਾ ਪੈਰੀ ਸੱਸੇ ਨੂੰ ਕੰਨਾ ਅਤੇ ਦੱਦੇ ਨੂੰ ਸਿਆਰੀ ਇਸ ਨੂੰ ਪ੍ਰਸਾਦ ਬੋਲਾਂਗੇ ਭਾਵ ਅੱਧਾ ਅਦਕ ਲੱਗੇਗਾ ਪਰ ਜੇ ਪੱਪਾ ਰਾਰਾ ਪੂਰਾ ਹੈ ਸੱਸੇ ਨੂੰ ਕੰਨਾ ਦੱਦੇ ਨੂੰ ਸਿਆਰੀ ਹੈ ਤਾਂ ਪ੍ਰਸਾਦ ਉਚਾਰਨ ਕਰਾਂਗੇ ਤਾਂ ਰਾਰਾ ਪੂਰਾ ਬੋਲੇਗਾ ਸ਼ਬਦ ਦਾ ਠੀਕ ਵਿਸਰਾਮ ਹੀ ਠੀਕ ਅਰਥ ਦੇਵੇਗਾ ਜਿਵੇਂ ਸ਼ਬਦ ਹੈ ਐੜਾ ਲੱਲੇ ਨੂੰ ਸਿਹਾਰੀ ਪੱਪਾ ਅਤੇ ਤੱਤਾ ਇਸ ਨੂੰ ਅਲਿਪਤ ਪੜਿਆ ਜਾ ਸਕਦਾ ਹੈ ਪਰ ਅਰਥ ਨਹੀਂ ਦੇਵੇਗਾ ਇਹ ਸ਼ਬਦ ਐੜੇ ਅੱਖਰ ਨੂੰ ਅਲੱਗ ਬੋਲਣਾ ਹੈ ਤੁਕ ਹੈ ਗੁਰਮੁਖ ਅਲਿਪਤ ਰਹੈ ਸੰਸਾਰੇ ਅਲਿਪਤ ਨਹੀਂ ਕਿਉਂਕਿ ਅਰਥ ਅਨੁਸਾਰ ਇਸ ਤੁਕ ਵਿੱਚ ਲਿਪਤ ਦਾ ਨਕਾਰ ਰੂਪ ਦੱਸਿਆ ਹੈ ਇਸੇ ਤਰ੍ਹਾਂ ਤੁਕ ਦਾ ਦਿੱਤਾ ਗਲਤ ਵਿਸਰਾਮ ਅਰਥ ਦਾ ਅਨਰਥ ਕਰ ਦੇਵੇਗਾ ਜਿਵੇਂ ਤੁਕ ਹੈ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ ਜੇ ਤਾਂ ਵਿਸਰਾਮ ਅਰਜਨ ਤੇ ਦੇਵਾਂਗੇ ਤਾਂ ਸਹੀ ਭਾਵ ਦੇਵੇਗਾ ਜਿਵੇਂ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ ਭਾਵ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਘਰ ਅਵਤਾਰ ਧਾਰਿਆ ਪਰ ਜੇ ਬਿਸਰਾਮ ਘਰ ਸ਼ਬਦ ਤੇ ਦੇਵਾਂਗੇ ਗੁਰੇ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਤਾਂ ਅਰਥ ਹੋਵੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ਮਾਨ ਹੋਏ ਇਸ ਤਰ੍ਹਾਂ ਗਲਤ ਥਾਂ ਤੇ ਦਿੱਤਾ ਬਿਸਰਾਮ ਅਰਥ ਦਾ ਅਨਰਥ ਕਰ ਦੇਵੇਗਾ ਸੋ ਗੁਰਬਾਣੀ ਨੂੰ ਪਿਆਰ ਨਾਲ ਵਿਚਾਰ ਨਾਲ ਸਤਕਾਰ ਨਾਲ ਪੜਿਆ ਜਾਵੇ ਅਤੇ ਸੁਣਿਆ ਜਾਵੇ ਤਾਂ ਹੀ ਫਲਦਾਇਕ ਹੈ ਜੇ ਅਸਲੀ ਭਾਵ ਤੋਂ ਜਾਣੂ ਹੋਵਾਂਗੇ ਇਸ ਸੰਬੰਧ ਵਿੱਚ ਬੇਨਤੀਆਂ ਕਰਨ ਵਾਲੀਆਂ ਤਾਂ ਬਹੁਤ ਹਨ ਪਰ ਮੈਂ ਇਹਨਾਂ ਬੇਨਤੀਆਂ ਨੂੰ ਇੱਥੇ ਹੀ ਸਮਾਪਤ ਕਰਕੇ ਨਾਮਤਾਰੀ ਮਰਿਆਦਾ ਅਨੁਸਾਰ ਸਧਾਰਨ ਪਾਠ ਅਤੇ ਅਖੰਡ ਪਾਠ ਦੀ ਮਰਿਆਦਾ ਬਾਰੇ ਸੰਖੇਪ ਵਿੱਚ ਕੋਈ ਕਹਿਣਾ ਚਾਹਾਂਗਾ ਸਭ ਤੋਂ ਪਹਿਲਾਂ ਅਖੰਡ ਪਾਠ ਸ੍ਰੀ ਗੁਰੂ ਹਰੀ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਕਰਵਾਏ ਤੇ ਉਹ ਮਰਿਆਦਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਪ੍ਰਦੇਸ਼ ਲਿਖ ਭੇਜੀ ਉਸ ਦੇ ਉੱਤਰ ਵਿੱਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪ੍ਰਦੇਸ਼ੋਂ ਜੋ ਮਰਿਆਦਾ ਲਿਖ ਭੇਜੀ ਉਸ ਅਨੁਸਾਰ ਹੀ ਨਾਮਤਾਰੀ ਪੰਥ ਵਿੱਚ ਸਧਾਰਨ ਪਾਠ ਅਤੇ ਅਖੰਡ ਪਾਠ ਅਤੇ ਵਰਨੀਆਂ ਹੋ ਰਹੀਆਂ ਹਨ ਮੈਨੂੰ ਸਾਧ ਸੰਗਤ ਖਿਮਾ ਕਰੇ ਸ੍ਰੀ ਸਤਿਗੁਰੂ ਜੀ ਦਾ ਭੈ ਰੱਖ ਕੇ ਹੀ ਮਰਿਆਦਾ ਨੂੰ ਨਿਭਾਇਆ ਜਾ ਸਕਦਾ ਹੈ ਸ੍ਰੀ ਆਦਗੁਰੂ ਗ੍ਰੰਥ ਸਾਹਿਬ ਦੀ ਰਿਕਾਰਡਿੰਗ ਦੀ ਸਮਾਪਤੀ ਲਈ ਮੈਂ ਫਿਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਰਿਕਾਰਡਿੰਗ ਕਰਨ ਦਾ ਦਾਸ ਨੂੰ ਹੁਕਮ ਕੀਤਾ ਫਿਰ ਆਪਣੀ ਅਪਾਰ ਬਖਸ਼ਿਸ਼ ਦੁਆਰਾ ਨੇਪਰੇ ਚੜਾਇਆ ਹੈ ਇਹ ਗੁਰਬਾਣੀ ਅਥਾ ਸਮੁੰਦਰ ਹੈ ਇਸ ਦੀ ਡੁੰਗਾਈ ਤੱਕ ਜਾਣਾ ਤਾਂ ਬਹੁਤ ਕਠਿਨ ਹੈ ਖਾਸ ਕਰਕੇ ਮੇਰੇ ਲਈ ਪਰ ਫਿਰ ਵੀ ਸ੍ਰੀ ਸਤਿਗੁਰੂ ਜੀ ਦੀ ਬਖਸ਼ੀ ਬੁੱਧੀ ਅਨੁਸਾਰ ਅਰਥ ਅਨੁਸਾਰ ਸ਼ਬਦ ਅਤੇ ਤੁਕ ਨੂੰ ਠੀਕ ਥਾਂ ਤੇ ਵਿਸਰਾਮ ਦੇ ਕੇ ਪਾਠ ਕਰਨ ਦਾ ਯਤਨ ਕੀਤਾ ਹੈ ਤੇ ਫਿਰ ਵੀ ਇਸ ਵਿੱਚ ਕਾਫੀ ਤਰੁੱਟੀਆਂ ਰਹੀਆਂ ਹੋਣਗੀਆਂ ਤਰੁੱਟੀਆਂ ਹੋਣੀਆਂ ਜ਼ਰੂਰੀ ਹਨ ਉਸ ਦਾ ਕਾਰਨ ਮੇਰੀਆਂ ਕਮੀਆਂ ਹਨ ਮੈਂ ਬੇਨਤੀ ਕਰਦਾ ਹਾਂ ਕਿ ਸੁਣਨ ਵਾਲੇ ਗੁਰਬਾਣੀ ਦੇ ਰਸੀਏ ਇਸ ਨੂੰ ਧਿਆਨ ਨਾਲ ਸੁਣਨ ਅਤੇ ਮੈਨੂੰ ਅਲਪਗ ਜੀਵ ਸਮਝ ਕੇ ਖਿਮਾ ਕਰਨਗੇ ਅਤੇ ਜਿੰਨਾ ਕੋ ਤੁਹਾਨੂੰ ਚੰਗਾ ਲੱਗੇ ਉਹ ਸਭ ਕੁਝ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਹੀ ਸਮਝਣੀ ਇਹ ਮੇਰੀ ਬੇਨਤੀ ਹੈ ਸ੍ਰੀ ਸਤਿਗੁਰੂ ਜੀ ਸਭ ਤੇ ਕਿਰਪਾ ਕਰਨ ਸਾਨੂੰ ਗੁਰਬਾਣੀ ਸ਼ੁੱਧ ਉਚਾਰਨ ਕਰਨ ਇਸ ਦਾ ਠੀਕ ਭਾਵ ਸਮਝਣ ਅਤੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਦੀ ਬਖਸ਼ਿਸ਼ ਕਰਨ ਆਪਣੇ ਚਰਨਾਂ ਨਾਲ ਸਦਾ ਹੀ ਜੋੜੀ ਰੱਖਣ ਅੰਤ ਵਿੱਚ ਬੇਨਤੀ ਹੈ ਕਿ ਮੇਰੀਆਂ ਅਨੇਕ ਭੁੱਲਾਂ ਨੂੰ ਨਾ ਚਤਾਰਦੇ ਹੋਏ ਸ੍ਰੀ ਸਤਿਗੁਰੂ ਜਗਦੀਸ਼ ਸਿੰਘ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ ਮੈਨੂੰ ਖਿਮਾ ਕਰਨ ਦੀ ਕਿਰਪਾ ਕਰਨਗੇ ਅਤੇ ਸਰੋਤਾਗਣ ਜ਼ਰੂਰ ਹੀ ਮੇਰੀਆਂ ਤਰੁੱਟੀਆਂ ਤੋਂ ਮੈਨੂੰ ਜਾਣੂ ਕਰਾਉਣਗੇ ਮੈਂ ਉਹਨਾਂ ਦਾ ਧੰਨਵਾਦੀ ਹੋਵਾਂਗਾ ਇਹਨਾਂ ਸਾਰੀਆਂ ਬੇਨਤੀਆਂ ਦੇ ਅੰਤ ਤੇ ਮੈਂ ਇਹ ਕਹਿ ਕੇ ਸਮਾਪਤ ਕਰਦਾ ਹਾਂ ਜੋ ਨਰ ਸਤਿਗੁਰੂ ਬਚਨ ਪੈ ਅਮਲ ਕਰਤ ਦਿਨ ਰਹਿਣ ਹਰ ਵਰਜੇ ਸੁਖ ਸੰਪਦਾ ਬਸਤੀ ਹੈ ਤਿਸ ਐਣ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ ਮੈਂ ਬੇਨਤੀ ਕਰਾਂ ਇਹ ਰਿਕਾਰਡਿੰਗ ਪਾਠ ਸ਼ੁੱਧ ਸੁਣਨ ਅਤੇ ਸ਼ੁੱਧ ਸਿੱਖਣ ਵਾਸਤੇ ਹੈ ਇਸ ਨੂੰ ਸੁਣ ਕੇ ਇਸ ਨੂੰ ਸਧਾਰਨ ਪਾਠ ਜਾਂ ਅਖੰਡ ਪਾਠ ਨਹੀਂ ਮੰਨਿਆ ਜਾ ਸਕਦਾ ਨਾ ਹੀ ਨਿਤਨੇਮ ਦੀਆਂ ਬਾਣੀਆਂ ਦੀ ਰਿਕਾਰਡਿੰਗ ਸੁਣ ਕੇ ਨਿਤਨੇਮ ਪੂਰਾ ਸਮਝਿਆ ਜਾਵੇ ਨਿਤਨੇਮ ਦੀਆਂ ਬਾਣੀਆਂ ਆਪ ਪੜ੍ਹ ਕੇ ਹੀ ਨਿਤਨੇਮ ਹੋਇਆ ਸਮਝਿਆ ਜਾਵੇ ਸਾਧ ਸੰਗਤ ਇਸ ਮੇਰੀ ਬੇਨਤੀ ਵੱਲ ਜ਼ਰੂਰ ਧਿਆਨ ਦੇਵੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਚਰਨ ਸੇਵਕ ਮਾਸਟਰ ਦਰਸ਼ਨ ਸਿੰਘ ਸ੍ਰੀ ਪੈਣੀ ਸਾਹਿਬ